ਪੌੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਸਭ ਤਿਨੀ ਖਸਮ ਤੇ ਆਇਆ ਤੁਰ ਕਰਮ ਜਿਨਾ ਕੋ ਤੁਧ ਪਾਇਆ ਜਿਨ੍ਹਾਂ ਵਾਸਤੇ ਤੇ ਤੁਰੋ ਕਿਰਪਾ ਕੀਤੀ ਹੈ ਤੇ ਤੁਰ ਦਰਗਾਹੋਂ ਕਿਰਪਾ ਕੀਤੀ ਆਪ ਤਿੰਨੀ ਖਸਮ ਤੇ ਆਇਆ ਦੇਖੋ ਜਪਣਾ ਨਹੀਂ ਹੈਗਾ ਜਪਿਆ ਉਹਨਾਂ ਦਾ ਹੋਇਆ ਜਪਿਆ ਤਾਂ ਹੋਇਆ ਧਿਆਇਆ ਤਾਂ ਅੱਡ ਗੱਲ ਹੈ ਤੇ ਨਹੀਂ ਖਾਸੂ ਧਿਆਇਆ ਧਿਆਉਣਾ ਹੋਰ ਗੱਲ ਹੈ ਜਪਣਾ ਹੋਰ ਗੱਲ ਧਿਆ ਹੁੰਦਾ ਟਿਕ ਕੇ ਜਪ ਹੁੰਦਾ ਟਿਕਣ ਵਾਸਤੇ ਜਪ ਤਾਂ ਟਿਕਣ ਵਾਸਤੇ ਹੈ ਜਪ ਤੋਂ ਬਾਅਦ ਧਿਆਨ ਦੀ ਗੱਲ ਫਿਰ ਕੀ ਤੁਹਾਨੂੰ ਇਹ ਧਿਆਨ ਸੰਸਾਰ ਧਿਆਨ ਨਹੀਂ ਹੈ ਤੁਹਾਨੂੰ ਧਿਆਨ ਕਿੱਥੇ ਸ਼ਬਦ ਪ੍ਰਗਟ ਹੋਣਾ ਬਿਨਾਂ ਕੰਨਾਂ ਦੇ ਸੁਣ ਵਾਲਾ ਉਹਦਾ ਧਿਆਨ ਹੈ ਧਿਆਨ ਨਾਲ ਹੀ ਸੁਣਨਾ ਉਹ ਕੰਨਾਂ ਨਾਲ ਨਹੀਂ ਸੁਣਨਾ ਸੁਰਤ ਦੀ ਸਮਝ ਸੁਰਤ ਦੀ ਸ਼ਬਦ ਨਾਲ ਮੇਲ ਹੋਣਾ ਜਿਹੜੀ ਕੰਨਾਂ ਦੇ ਵਿੱਚ ਸਮਾ ਕੇ ਸੁਰਤ ਸੁਣਦੀ ਸੀ ਉਹ ਸੁਰਤ ਨੂੰ ਡਾਇਰੈਕਟ ਸੁਣਦੀ ਹੈ ਕੰਨਾਂ 'ਚ ਵੀ ਸੁਰਤੇ ਸੁਣਦੀ ਸੀ ਕੰਨੀ ਸੁਰਤ ਸਮਾਏ ਜਿਹੜੀ ਕੰਨਾਂ ਨਾਲ ਸੁਣਦੀ ਸੀ ਹੁਣ ਹਿਰਦੇ ਜੋ ਡਾਇਰੈਕਟ ਸੁਣਦੀ ਸੁਰਤ ਧਿਆਨ ਹੈ ਧਿਆਨ ਜਪਣ ਤੋਂ ਬਾਅਦ ਦੀ ਸਟੇਜ ਦੀ ਗੱਲ ਹੈ ਜਦੋਂ ਦੋ ਪਦਾਰਥ ਪਹਿਲਾਂ ਮਿਲ ਜਾਂਦੇ ਨੇ ਉਹਦੇ ਬਾਅਦ ਧਿਆਨ ਟਿਕਦਾ ਹੈ ਉਹਦੇ ਬਾਅਦ ਦਾ ਬਾਅਦ ਦੀ ਗੱਲ ਹੈ ਇੱਥੇ ਨਿਰਾਕਾਰੀ ਦੁਨੀਆ ਦੀ ਗੱਲ ਮਹਿਜ਼ ਰਹਿ ਜਾਂਦੀ ਹੈ ਸਰੀਰ ਖਤਮ ਹੋ ਜਾਂਦਾ ਹੈ ਸਰੀਰ ਦਾ ਕੋਈ ਫੰਕਸ਼ਨ ਹੀ ਨਹੀਂ ਰਿਹਾ ਸਰੀਰ ਦਾ ਕੋਈ ਵਜੂਦ ਜੇ ਮਾੜਾ ਮੋਟਾ ਰਿਹਾ ਸਰੀਰ ਦਾ ਵਜੂਦ ਤਾਂ ਦਿਮਾਗ ਦਾ ਤ੍ਰਿਪਟੀ ਦਾ ਥੋੜਾ ਜਿਹਾ ਦਿਮਾਗ ਦਿਮਾਗ ਦਾ ਵਜੂਦ ਹੈ ਥੋੜਾ ਬਸ ਹੋਰ ਕੁਝ ਕਿ ਧਿਆਨ ਬ੍ਰੇਨ 'ਚ ਆ ਕੇ ਸੁਰਤ ਬ੍ਰੇਨ 'ਚ ਆ ਕੇ ਉੱਥੇ ਅੰਦਰ ਹੋਣੀ ਅਸੀਂ ਉੱਠ ਕੇ ਬ੍ਰੇਨ ਦੇ ਬਿਜਦੀ ਹੋਈ ਹੋ ਇੰਨਾ ਕਿ ਹੋਰ ਕੁਝ ਜੇ ਇਹ ਨਾ ਹੋਵੇ ਇੰਨਾ ਵੀ ਨਾ ਹੁੰਦਾ ਤਾਂ ਇਹ ਨਹੀਂ ਸੀ ਕਹਿੰਦਾ ਕਹਿ ਜਾਂਦਾ ਮਾਤਾ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਹਰ ਤਾਂ ਇਹ ਨਹੀਂ ਸੀ ਕਹਿ ਜਾਂਦਾ ਇੱਕ ਮੂੰਹ ਦੇ ਜਲ ਕਾਰਨੇ ਚਾਤਰਕ ਦੁੱਖ ਪਾਉਂਦਾ ਅਜਾ ਸਰੀਰ ਦੀ ਲੋੜ ਹੈ ਪ੍ਰਾਣ ਗਏ ਪ੍ਰਾਣ ਤਾਂ ਸਰੀਰ ਤੇ ਅਜਾ ਸਰੀਰ ਦੀ ਲੋੜ ਹੈ ਭਾਵੇਂ ਧਿਆਨ ਦੇ ਬਸ ਉਹ ਤੋਂ ਬ੍ਰੇਨ ਦੀ ਲੋੜ ਹੈ ਛੇਵੇਂ ਘਰ ਦੀ ਲੋੜ ਹੈ ਪੰਜ ਗਿਆਨ ਇੰਦਰਾਂ ਦੀ ਕੋਈ ਲੋੜ ਨਹੀਂ ਪੰਜ ਗਿਆਨ ਇੰਦਰਾਂ ਦੀ ਕੋਈ ਲੋੜ ਨਹੀਂ ਤਿਰਕੁਟੀ ਚੋਂ ਧਿਆਨ ਹਿਰਦੇ 'ਚ ਰੱਖਣਾ ਪਹਿਲਾਂ ਤਿਰਕੁਟੀ 'ਚ ਧਿਆਨ ਬਾਹਰ ਖਿੰਡਦਾ ਸੀ ਕੰਨਾਂ ਦੀ ਮਾਇਆ ਨਾਲ ਜੁੜਦਾ ਸੀ ਹੁਣ ਤਿਰਕੁਟੀ ਦਾ ਧਿਆਨ ਸਾਰਾ ਅੰਦਰ ਹੈ ਦਿਮਾਗ ਨਾਲ ਖੋਜਣਾ ਕੀ ਖੋਜਣਾ ਦਿਲ ਦਿਮਾਗ ਨਾਲ ਖੋਜਣਾ ਕੀ ਖੋਜਣਾ ਖੋਜਣਾ ਦਿਲ ਬੰਦੇ ਖੋਜ ਦਿਲ ਦਿਲ ਖੋਜਣਾ ਖੋਜਣ ਵਾਸਤੇ ਦਿਮਾਗ ਦੀ ਲੋੜ ਹੈ ਪਰ ਖੋਜਣਾ ਦਿਲ ਹੈ ਗੁਰਮੁਖ ਢੂੰਡ ਢੁੰਡਿਆ ਹਰ ਸੱਜਣ ਰਤਾ ਇਹ ਧਿਆਨ ਅਗੇ ਖੋਜ ਹੈ ਜਿਹੜੀ ਉਹ ਜਪ ਖਤਮ ਹੋ ਜਾਂਦਾ ਜਪ ਖਤਮ ਹੋ ਗਿਆ ਖੋਜ ਵਿੱਚ ਇੱਥੋਂ ਕੀ ਹੈ ਮਨ ਨਹੀਂ ਕੁਝ ਵੀ ਕਰ ਰਿਹਾ ਹੁਣ ਮਨ ਥਿਰ ਕਰਕੇ ਬੈਠਾ ਹੈ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਉਹ ਧਿਆਨ ਸਤਗੁਰ ਦਾ ਹੈ ਹਾਂ ਮਨ ਦਾ ਧਿਆਨ ਨਹੀਂ ਮਨ ਤਾਂ ਆਪ ਧਿਆਨ ਹੈ ਮਨ ਧਿਆਨ ਨੂੰ ਹੋ ਗਿਆ ਧਿਆਨ ਮਨ ਮਨ ਇੱਕ ਮਨ ਤਾਂ ਸੁਰਤ ਰੂਪ ਹੋ ਗਿਆ ਧਿਆਨ ਰੂਪ ਹੋ ਗਿਆ ਜਿਹਦਾ ਮਨ ਸੀ ਉਹਦੇ ਵਸ ਵਿੱਚ ਹੈ ਜਿਹਦਾ ਮਨ ਥਾ ਨਾ ਹੁਣ ਮਨ ਕੀ ਚਾਹੁੰਦਾ ਮਨ ਵਿੱਚ ਇੱਛਾ ਹੈ ਉਹੀ ਇੱਕ ਆਸ ਰੱਖੋ ਮਨ ਮਨ ਵਿੱਚ ਕੀ ਇੱਛਾ ਹਰ ਦਰ ਸੁਣ ਕੇ ਪਿਆਸ ਮਨ ਲੱਗੀ ਹਰ ਦਰਸ਼ਨ ਕੀ ਪਿਆਸ ਮਨ ਚ ਲੱਗੀ ਹੋਈ ਉਹ ਮਨ ਸਿਰਫ ਹਰ ਦਰਸ਼ਨ ਮੇਰਾ ਮਨ ਲੋਚੈ ਹਰ ਗੁਰ ਦਰਸ਼ਨ ਤਾਹੀ ਲੋਜ ਗੁਰ ਦਰਸ਼ਨ ਦੀ ਹੈ ਜਿੱਥੇ ਗੁਰ ਹੋਊਗਾ ਦਰਸ਼ਨ ਉੱਥੋਂ ਹੀ ਹੋਣਗੇ ਪਰ ਦਸੂ ਦਵਾਰ ਦੇ ਵਿੱਚ ਇਹ ਗੁਰਦੁਆਰਾ ਦੇ ਵਿੱਚ ਇਹਨੂੰ ਕਹਿੰਦੇ ਨੇ ਗੁਰਦੁਆਰਾ ਜਿੱਥੇ ਹੁਣ ਮਨ ਦਾ ਧਿਆਨ ਹੈ ਨਾ ਇਹ ਜਗ੍ਹਾ ਗੁਰਦੁਆਰਾ ਹੈ ਇਹਨੂੰ ਕਹਿੰਦੇ ਨੇ ਗੁਰਦਰਸ਼ਨ ਨੇ ਗੁਰਦੁਆਰੇ ਚੋਂ ਮਿਲਣਾ ਜੋਗੀਆਂ ਨੇ ਪੁੱਛਿਆ ਸੀ ਨਾ ਗੁਰੂ ਕੀ ਹੈ ਇਸ ਜਗ੍ਹਾ ਗੁਰਦੁਆਰਾ ਕਿਹਾ ਸਾਡਾ ਜਿਹੜਾ ਵਾਰ ਗੁਰਦੁਆਰਾ ਉੱਥੋਂ ਤਾਂ ਪਤਾ ਲੱਗਣਾ ਵੀ ਗੁਰਦੁਆਰਾ ਤੇਰੇ ਅੰਦਰ ਹੈ ਜੇ ਤਾਂ ਇਹ ਉੱਥੋਂ ਪਤਾ ਲੱਗਦਾ ਗੁਰਦੁਆਰਾ ਕਿੱਥੇ ਹੈ ਗੁਰਦੁਆਰਾ ਹੈ ਕਿੱਥੇ ਗੁਰ ਹਰ ਕਾ ਦਵਾਰ ਕਿੱਥੇ ਹੈ ਉਹ ਹਰ ਕਾ ਦਵਾਰ ਕਹਤਾ ਹਰ ਹਰ ਗੁਰ ਗੁਰ ਗੁਰ ਗੁਰ ਹਰ ਹਰ ਹਰ ਹਰ ਗੁਰ ਦੋ ਕਰੇ ਨੌ ਦੋ ਨੇ ਚਾਹੇ ਹਰਦੁਆਰੋਂ ਕਹ ਲੋ ਉਹਨਾਂ ਨੇ ਹਰਦੁਆਰ ਕਹਿਤਾ ਇਹਨਾਂ ਨੇ ਗੁਰਦਵਾਰ ਕਹਿਤਾ ਮਤਲਬ ਕੋਈ ਗੁਰਦੁਆਰੇ ਤੋਂ ਤਾਂ ਪਤਾ ਲੱਗਣਾ ਸੀ ਗੁਰਦੁਆਰਾ ਅਸਲੀ ਤੇਰੇ ਅੰਦਰ ਹੈ ਪਰ ਉਹਦਾ ਵੀ ਨਹੀਂ ਦੱਸਦੇ ਉਹ ਤਾਂ ਕਹਿੰਦੇ ਇਹੀ ਗੁਰਦੁਆਰਾ ਉਹ ਇਹ ਜਿਆਦਾ ਪੜਾਉਚ ਵੀ ਹੈ ਫਿਰ ਇਹ ਇੱਕ ਮੰਨੇ ਤਿੰਨ ਤਿੰਨ ਕਿਹੜੇ ਧਿਆਨ ਲਾਵੇ ਜੋ ਗੱਲ ਦੱਸਣ ਵਾਲੇ ਤੇ ਨਹੀਂ ਦੱਸ ਰਹੇ ਜੇ ਦੱਸਣ ਦੁਕਾਨਦਾਰੀ ਫੇਲ ਹੁੰਦੀ ਹੈ ਕਿਆ ਦਾ ਗਿਆਨ ਹੈ ਨਹੀਂ ਉਹਨੂੰ ਆਪੇ ਗਿਆਨ ਨਹੀਂ ਇਹ ਗਿਆਨ ਹੋਵੇ ਤਾਂ ਦੱਸਦੇ ਉਹ ਕਹਿੰਦੇ ਗੱਲ ਨਾ ਦੱਸੋ ਇਹਦੇ ਨਾਲ ਤਾਂ ਆਪਣੀ ਗੋਲ ਕੇ ਬੰਦ ਹੋ ਜੂ ਜੇ ਦੱਸੇ ਵੀ ਕੋਈ ਤਾਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤੇ ਬੜੀ ਮੁਸ਼ਕਲ ਨਾਲ ਦੁਕਾਨ ਕਾਮਯਾਬ ਕੀਤੀ ਹੈ ਬਰਾਬਰ ਮੁਕਾਬਲੇ ਚ ਦੋਈ ਤੁਸੀਂ ਦੱਸਣ ਲੱਗੇ ਫੇਲ ਹੋ ਜੂ ਤੁਰ ਕਰਨ ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿਨੀ ਖਸਮ ਤੇ ਆ ਖਸਮ ਦਾ ਧਿਆਨ ਕੀ ਨਾ ਰੱਖੇ ਤਾਂ ਤੁਰੋ ਕਰ ਪਾ ਪਰਮੇਸ਼ਰ ਦੀ ਵੀ ਨਿਗਾਹ ਹੈ ਕੋਈ ਜੀ ਜਿਹੀ ਘਟਨਾ ਵਾਪਰਨਾ ਨਹੀਂ ਦਿੰਦਾ ਜਿਹਦੇ ਨਾਲ ਉਹਦਾ ਧਿਆਨ ਡਿਸਟਰਬ ਹੋਵੇ ਸਾਦੇ ਰਹੇ ਸਾਦੇ ਰਹੇ ਆਦ ਬਿਆਦ ਨੂੰ ਫਿਰ ਆਪੇ ਰੋਕ ਰਿਹਾ ਸਾਈਡ ਤੋਂ ਜਿਹੜਾ ਚਰਵਾਹਾ ਹੁੰਦਾ ਉਹਦਾ ਕੀ ਕੰਮ ਕਿਸੇ ਖਤਰੇ ਤੋਂ ਆਪਣੇ ਜਿਹੜੇ ਪਸ਼ੂ ਉਹਨਾਂ ਨੂੰ ਬਚਾਉਣਾ ਹੈ ਇਹ ਡਿਊਟੀ ਹੈ ਭੇਡਾਂ ਬੱਕਰੀਆਂ ਵਾਲੇ ਕੁੱਤੇ ਵੀ ਰੱਖਦੇ ਨੇ ਜਾਨਵਰ ਜਾਣਦੇ ਨੇ ਵੀ ਕੁੱਤੇ ਸਾਡੀ ਰੱਖਿਆ ਵਾਸਤੇ ਕੁੱਤਿਆਂ ਤੋਂ ਨਹੀਂ ਲੈਣੇ ਡਰਦੇ ਜੇ ਗਿੱਦੜ ਕੋਈ ਦੇਖ ਜੇ ਤੇ ਡਰਦੇ ਗਿੱਦੜ ਤਾਂ ਖਾਜੂਗਾ ਚੱਕ ਕੇ ਲੈ ਜੂਗਾ ਚਾਹੇ ਉਹਨਾਂ ਨੂੰ ਨਹੀਂ ਦੇਖਿਆ ਕੋਈ ਖਾਂਦਾ ਪਰ ਉਹਨਾਂ ਨੂੰ ਉਪਰੀ ਕੀ ਤੇ ਡਰ ਉਪਰੇ ਬੰਦੇ ਕੋ ਤਾਂ ਬੱਚਾ ਨਹੀਂ ਜਾਂਦਾ ਵਿਸ਼ਵਾਸ ਨਹੀਂ ਹੁੰਦਾ ਉਹ ਆਪ ਰੱਖਿਆ ਕਰਦਾ ਇੱਥੇ ਇਹਨਾਂ ਡੋਲਣ ਤੇ ਰੱਖੋ ਪ੍ਰਭੂ ਮੈਂ ਇੱਥੋਂ ਡੋਲਣ ਦੀ ਰੱਖਿਆ ਦਾ ਕੰਮ ਸ਼ੁਰੂ ਹੋ ਜਾਂਦਾ ਇਹ ਧਿਆਨ ਅਡੋਲ ਰਹਿ ਕੇ ਹੀ ਹੋ ਸਕਦਾ ਉਹ ਨਹੀਂ ਹੋ ਸਕਦਾ ਡੋਲਿਆ ਦਾ ਧਿਆਨ ਵੀ ਉੱਪਰ ਚਲਾ ਗਿਆ ਸਤਨੀ ਖਸਮ ਤੇ ਆਇਆ ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਤ ਵੇਖੀ ਜਗਤ ਉਪਾਇਆ ਇਹ ਹੁਣ ਸੱਚ ਦੀ ਖੋਜ ਹੈ ਖਸਮ ਤੇ ਆਇਆ ਸੱਚ ਦੀ ਖੋਜ ਹੈ ਸੰਤੋਖੀ ਪਹਿਲਾਂ ਹੀ ਆ ਉਹ ਸੱਚ ਮਿਲਿਆ ਸੰਤੋਖੀਆਂ ਸੰਤੋਖੀਆਂ ਸੰਤੋਖੀ ਦਾ ਪਹਿਲਾਂ ਹੀ ਹੈ ਜੇ ਸੰਤੋਖੀ ਹੈ ਮਾਇਆ ਵੱਲ ਤਾਂ ਝਾਕਦਾ ਹੀ ਨਹੀਂ ਮਾਇਆ ਵੱਲ ਨਹੀਂ ਝਾਕਦਾ ਉਹਨੂੰ ਪਤਾ ਮੈਂ ਝਾਕਾਂ ਨਾ ਝਾਕਾਂ ਬਾਟੇ 'ਚ ਪੈ ਜਾਣਾ ਮੇਰੇ ਬਾਟੇ ਰੱਖੇ ਨੇ ਲਾਈਨ ਦੇ ਵਿੱਚ ਸਾਰੇ ਬੈਠੇ ਨੇ ਥਾਲੀਆਂ ਪਈਆਂ ਨੇ ਲਾਈਨ ਦੇ ਵਿੱਚ ਤੋ ਵਰਤਾਵੇ ਵਰਤਾਉਣ ਆਉਂਦੇ ਨੇ ਤੂੰ ਸਾਡੀ ਧਿਆਨ ਰੱਖਣਾ ਰੱਖ ਉਹਨਾਂ ਨੇ ਤਾਂ ਪਾ ਜਾਣਾ ਜੋ ਕੁਝ ਹੈ ਉਹਨਾਂ ਕੋਲ ਮੈਂ ਵਰਤਾਵੇ ਆਏ ਨੇ ਲਾਈਨ ਧਾਰਨ ਨੂੰ ਪਾਏ ਜਾਣਾ ਖੀਰ ਖੀਰ ਪਾ ਜਾਣੀ ਜੋ ਕੁਛ ਹੈ ਉਹਨਾਂ ਕੋਲ ਪਾ ਜਾਣਾ ਉਹਨੇ ਤੂੰ ਧਿਆਨ ਰੱਖ ਜਾਏ ਨਾ ਰੱਖ ਉੱਤੇ ਤੁਹਾਨੂੰ ਮਿਲੀ ਜਾਣਾ ਉਹਦੇ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਵਿਸ਼ਵਾਸ ਕਿਹਨੂੰ ਹੋਵੇ ਸੰਤੋਖ ਕਿਹਨੂੰ ਵਿਸ਼ਵਾਸ ਹੈ ਦੂਏ ਨੂੰ ਵਿਸ਼ਵਾਸ ਸਿਰਫ ਗੁਰਬਾਣੀ ਵਿਸ਼ਵਾਸ ਪੈਦਾ ਕਰਦੀ ਹੈ ਜੇ ਆ ਜਵੇ ਕੋਈ ਵਿਸ਼ਵਾਸ ਕਿਸੇ ਦਾ ਵਿਸ਼ਵਾਸ ਹੋਉਂਦੀ ਹੈ ਜੇ ਅਸੀਂ ਮੰਨ ਲਈਏ ਗੁਰਬਾਣੀ ਨੂੰ ਵਿਸ਼ਵਾਸ ਹੋ ਜਾਂਦਾ ਹੈ ਭਰੋਸਾ ਕਰ ਲਈਏ ਜਾਂ ਨਾ ਭਰੋਸਾ ਕਰੀਏ ਵਿਸ਼ਵਾਸ ਨਹੀਂ ਹੁੰਦਾ ਗੁਰਬਾਣੀ ਤੇ ਯਕੀਨ ਕਰ ਲਈਏ ਤਾਂ ਵਿਸ਼ਵਾਸ ਕਰ ਲਈਏ ਤਾਂ ਭਰੋਸਾ ਸਾਡਾ ਸਤੋ ਹੋ ਜੂਗਾ ਸਾਨੂੰ ਸ਼ਰਧਾ ਦੀ ਗੱਲ ਨਹੀਂ ਹੈ ਗੁਰਬਾਣੀ 'ਚ ਵਿਸ਼ਵਾਸ ਭਰੋਸੇ ਦੀ ਗੱਲ ਹੈ ਸ਼ਰਦਾ ਬਾਣ ਤਾਂ ਥਾਣੀ ਤੇ ਧਿਆਨ ਸ਼ਰਦਾ ਬਾਣ ਸ਼ਰਦਾ ਤਾਂ ਧਿਆਨ ਹੈ ਥਾਲੀ ਕਹਿੰਦੀ ਹੈ ਰੱਖ ਆਪਣੀ ਚੱਕੀ ਪੈਂਦਾ ਉਹ ਕਹਿੰਦਾ ਮਾਇਆ ਕਰਤਾ ਮੈਂ ਮੇਰੀ ਥਾਣੀ 'ਚ ਬੋਲ ਮੈਂ ਤਾਂ ਤੇਰਾ ਕੰਮ ਕਰਤਾ ਜਿਹੜਾ ਤੇ ਕਿਹਾ ਸੀ ਮੇਰੀ ਥਾਣੀ 'ਚ ਹੁਣ ਜੋ ਮੰਗਦਾ ਸੀ ਪਾ ਸ਼ਰਦਾ ਬਾਣ ਦਾ ਧਿਆਨ ਹਮੇਸ਼ਾ ਥਾਣੀ ਤੇ ਇਹ ਕੋਈ ਦੱਸੇ ਸ਼ਰਦਾ ਬਾਣ ਨੂੰ ਕੀ ਮਿਲੂ ਕਿਵੇਂ ਮਿਲੂ ਇਹ ਦਸਰ ਵੀ ਕਿਵੇਂ ਮਿਲੂ ਕਦ ਮਿਲੂ ਜੋ ਕੁਝ ਮਿਲੂਗਾ ਸਰਦਾਵਾਨ ਨੂੰ ਥਾਲੀ 'ਚ ਮਿਲੂਗਾ ਔਰ ਇਹੀ ਉਹਦੀ ਇੱਛਾ ਇਹ ਤੋਂ ਕਹਾਂ ਸਰਦਾਵਾਨ ਦੀ ਇੱਛਾ ਕਦੇ ਰਹੀ ਹੋਈ ਸਿੱਧੂ ਮਤ ਦੀ ਸ਼ਰਧਾ ਮਾਇਆ ਤੋਂ ਬਿਨਾਂ ਗਾਹਾਂ ਉਹਨਾਂ ਦੀ ਕੋਈ ਮੰਗੇ ਨਹੀਂ ਮਾਇਆ ਧਾਰੀਆਂ ਦੀ ਸ਼ਰਧਾ ਹੁੰਦੀ ਹੈ ਮਾਇਆ ਹੀ ਮੰਗਦੇ ਹੁੰਦੇ ਨੇ ਪਦਾਰਥ ਦੁਨਿਆਵੀ ਪਦਾਰਥ ਮੰਗਦੇ ਨੇ ਰਿੱਧੀਆਂ ਸਿੱਧੀਆਂ ਵੀ ਦੁਨਿਆਵੀ ਪਦਾਰਥ ਇਹਨਾਂ ਜਨਤਾ ਕੇ ਵਸ ਕਿਛ ਨਹੀਂ ਤੁਧ ਵੇਖੀ ਜਗਤ ਉਪਾਇਆ ਇਹਨਾਂ ਜਨਤਾ ਦੇ ਵਸ ਵਿੱਚ ਕੁਝ ਨਹੀਂ ਹੈ ਨਾ ਤਾਂ ਆਪਣੀ ਥਾਲੀ ਭਰ ਸਕਦੇ ਨੇ ਆਪਣੀ ਮਰਜ਼ੀ ਨਾਲ ਨਾ ਆ ਲੋਕ ਨਾ ਪਰਲੋਕ ਇਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਕੱਲਿਆਂ ਨੂੰ ਜੇ ਆਪਣੇ ਜਾਂ ਤਰਨਾ ਕਰਨ ਆਏ ਲੋਕ ਤਾਂ ਕੁਝ ਨਹੀਂ ਕਰ ਸਕਦੇ ਆਪਣੇ ਜਤਨ ਨਾਲ ਮਾਇਆ ਦੇ ਵਿੱਚ ਪਰ ਲੋਕ ਦਾ ਅੱਧਾ ਕੰਮ ਇਹ ਕਰ ਸਕਦੇ ਨੇ ਇਹਨਾਂ ਦੇ ਕਰਨ ਵਾਲਾ ਜ਼ਿਆਦਾ ਕੰਮ ਹੈ ਤੇਰੀ ਤਾਂ ਕਿਰਪਾ ਹੀ ਕਿਰਪਾ ਲੋ ਕਰਨਾ ਤਾਂ ਇਹਨਾਂ ਨਹੀਂ ਪੈਣਾ ਕਰਨਾ ਇਹਨਾਂ ਨੂੰ ਪੈਣਾ ਤੂੰ ਕੀ ਕਰਦਾ ਕਿਰਪਾ ਕੀ ਹੈ ਕੋਈ ਵਿਗਨ ਨਾ ਪੈ ਜਾਏ ਕੋਈ ਵਿਗਨ ਨਾ ਪੈ ਜਾਏ ਵਿਗਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦਰਾਇਆ ਨਾਮ ਐਸਾ ਦਿੱਤਾ ਜਿਹਦੇ ਨਾਲ ਨਹੀਂ ਲੱਗਦਾ ਫੇਰ ਵੀ ਆਪ ਧਿਆਨ ਰੱਖਦਾ ਆਪ ਮਦਦ ਕਰਦਾ ਕਿਉਂ ਭਰੋਸਾ ਜੋ ਉਹਦੇ ਤੇ ਕੀਤਾ ਤੇਰੇ ਭਰੋਸੇ ਪਿਆਰੇ ਸਭ ਪਰਿਵਾਰ ਜਿਹੜਾ ਆਇਆ ਬੇੜੇ ਦੀਨ ਦਿਆਲ ਭਰੋਸੇ ਤੇਰੇ ਭਰੋਸਾ ਕਰਕੇ ਆਇਆ ਸਭ ਪਰਿਵਾਰ ਜਿਹੜਾ ਆਇਆ ਬੇੜੇ ਜੇ ਤੇਰੇ ਤੇ ਭਰੋਸਾ ਕੀਤਾ ਤਾਂ ਬਾਹੇ ਗਏ ਕਿ ਲਾਜ ਅਸ ਮਾਂ ਫੜੀ ਐ ਤਾਂ ਮੈਨੂੰ ਕਿਹਾ ਵੀ ਬੇੜੇ ਤੇ ਚੜ ਜਾ ਜਦ ਤੈਂ ਚੜਾਇਆ ਫਿਰ ਤੂੰ ਤੇਰਾ ਕਹਿਣਾ ਮੰਨ ਕੇ ਚੜੇ ਤੇਰੀ ਹਮਦਰਦੀ ਵੀ ਤਾਂ ਫਿਰ ਨਾਲ ਹੈ ਨਾ ਤੇਰੇ ਭਰੋਸੇ ਸਭ ਪਰਿਵਾਰ ਚੜਾਇਆ ਬੇੜੇ ਬਾਹੇ ਗਏ ਕਿ ਲਾਜ ਅਸ ਤੂੰ ਵੀ ਆਪਣੀ ਬਾਹੇ ਗਏ ਜੀ ਤੈਨੂੰ ਲਾਜ ਆਈਏ ਅਸੀਂ ਡੁੱਬੀਏ ਜੇ ਡੁੱਬੀਏ ਲਾਜ ਤਾਂ ਤੈਨੂੰ ਹੈ ਤੁਦ ਵੇਖੀ ਜਗਤ ਉਪਾਇਆ ਤੈ ਬਹੁਤ ਰੰਗਾ ਰੂਪਾਂ ਨਾਲ ਪਾਂਤ ਪਾਂਤ ਵੇਖੀ ਦਾ ਉਹਦਾ ਪਾਂਤ ਪਾਂਤ ਤਰ੍ਹਾਂ ਤਰ੍ਹਾਂ ਦਾ ਜਿਤ ਪੈਦਾ ਕੀਤਾ ਹੈ ਪਾਂਤ ਪਾਂਤ ਦੇ ਜੁਨਾ ਨੇ ਇਕ ਨੋ ਨੋ ਤੂੰ ਮੇਲ ਹੈ ਇਕ ਆਪੋ ਤੋਂ ਦੁੱਖ ਹੋਇਆ ਇਕ ਨਾ ਨੂੰ ਤੂੰ ਮੇਲ ਲੈਣਾ ਕਿ ਆਪਣੇ ਆਪ ਤੋਂ ਦੂਰ ਹੋ ਜਾਂਦੇ ਨੇ ਆਪੋ ਤੋਂ ਦੁੱਖ ਹੋਇਆ ਉਹ ਆਪਣੇ ਮੂਲ ਤੋਂ ਦੂਰ ਹੁੰਦਾ ਨਾ ਹੋਰ ਕੀ ਆਪੋ ਤੁਧ ਖਵਾਇਆ ਤੁਧ ਕਿਵੇਂ ਖੋਇਆ ਉਹ ਅਰਥਾਂ ਦੇ ਅਨਰਥ ਕਰਕੇ ਆਪਣੇ ਆਪ ਤੋਂ ਦੂਰ ਹੋ ਜਾਂਦੇ ਨੇ ਸਿੱਖ ਸਿੱਖੀ ਤੋਂ ਦੂਰ ਕਿਉਂ ਹੋ ਗਏ ਅਰਥਾਂ ਦੇ ਅਨਰਥ ਕਰਕੇ ਸਿੱਖੀ ਤੋਂ ਨਹੀਂ ਦੂਰ ਹੋਇਆ ਸੱਚ ਉਹ ਸਿੱਖੀ ਤੋਂ ਕੋਈ ਨਹੀਂ ਦੂਰ ਹੋਇਆ ਸਿੱਖੀ ਤੋਂ ਦੂਰ ਹੋ ਕੇ ਕਿੱਥੇ ਜਾਊਗਾ ਉਹ ਆਪਣੇ ਮੂਲ ਤੋਂ ਦੂਰ ਹੋਇਆ ਨੇ ਆਪਣੇ ਮੂਲ ਤੋਂ ਦੂਰ ਹੋਣਾ ਹੀ ਸਿੱਖੀ ਤੋਂ ਦੂਰ ਹੋਣਾ ਹੈ ਸਿੱਖੀ ਮੂਲ ਨਾਲ ਜੋੜਦੀ ਹੈ ਤੁਸੀਂ ਮਾਇਆ ਨਾਲ ਜੁੜਦੇ ਹੋ ਉਹ ਸਿੱਖੀ ਮੂਲ ਤੇਰਾ ਸੱਚ ਹੈ ਸੱਚ ਨਾਲ ਜੋੜਦੀ ਹੈ ਤੁਸੀਂ ਝੂਠ ਨਾਲ ਮਾਇਆ ਨਾਲ ਜੁੜਦੇ ਹੋ ਝੂਠੀ ਮਾਇਆ ਨਾਲ ਜੁੜਦੇ ਹੋ ਆਈ ਖੋਇਆ ਹੈ ਹੋਰ ਖੋਇਆ ਜਿਹੜਾ ਕਿਤੇ ਬਹੁਤ ਦੂਰ ਜਾ ਕੇ ਖੋ ਗਿਆ ਮੂਲ ਅੰਦਰ ਹੈ ਸੱਚ ਅੰਦਰ ਹੈ ਝੂਠ ਬਾਹਰ ਹੈ ਬਾਹਰ ਵੀ ਕਹਿੰਦੇ ਦੂਰ ਨਹੀਂ ਝੂਠਾ ਆ ਸਰੀਰ ਝੂਠਦਾ ਹੀ ਹੈ ਆ ਜਿਹੜਾ ਦੇ ਪੰਜਾ ਤੱਤਾਂ ਦਾ ਸਰੀਰ ਹੈ ਇਹ ਝੂਠ ਹੈ ਜਦੋਂ ਜੰਮਿਆ ਸੀ ਸੱਚ ਨਾਲ ਜੁੜਿਆ ਹੋਇਆ ਸੀ ਜੰਮਣ ਤੋਂ ਪਹਿਲਾਂ ਪਹਿਲਾਂ ਜਦ ਲੱਗੀ ਸੀ ਸੱਚ ਨਾਲ ਲੱਗੀ ਹੋਈ ਸੀ ਲਿਵ ਛੁਟਕੀ ਲੱਗੀ ਕਾਦੀ ਸਰੀਰ ਦੀ ਨਹੀਂ ਹੋਰ ਕਾਦੀ ਹੈ ਕਿਤੇ ਨਹੀਂ ਗਿਆ ਦੂਰ ਅੰਦਰਲੇ ਸਰੀਰ ਨੂੰ ਛੱਡ ਕੇ ਅੰਤਰਾਤਮਾ ਦੀ ਆਵਾਜ਼ ਨੂੰ ਛੱਡ ਕੇ ਸਰੀਰ ਨਾਲ ਜੁੜ ਗਿਆ ਅੰਤਰਾਤਮਾ ਦੀ ਜਗ੍ਹਾ ਆਪਣੀ ਹੋਰ ਆਵਾਜ਼ ਪੈਦਾ ਕਰਨ ਲੱਗਿਆ ਦਿਮਾਗ 'ਚੋਂ ਦਿਮਾਗ 'ਚੋਂ ਮਾਇਆ ਨੂੰ ਜਿਹੜੀ ਚੀਜ਼ ਦੇਖਦਾ ਉਹਦਾ ਫੁਰਨ ਉੱਠ ਖੜਦਾ ਜਿਹੜੀ ਚੀਜ਼ ਦੇਖਦਾ ਉਹਦਾ ਫੁਰਨ ਉੱਠ ਖੜਦਾ ਇੰਨਾ ਹੀ ਫਰਕ ਹੈ ਤੋਂ ਕਹਾ ਕੋਈ ਫਰਕ ਨਹੀਂ ਇਹ ਜਿਹੜਾ ਫੁਰਨ ਉੱਠਦਾ ਸੰਸਾਰ ਨਾਲ ਜੁੜਦਾ ਹੈ ਸਾਡੇ ਜੋ ਫੁੱਲ ਨੇ ਉੱਡਦੇ ਨੇ ਸੰਸਾਰ ਨਾਲ ਜੋੜਦੇ ਨੇ ਜਿੱਦਣ ਫੁੱਲ ਨੇ ਬੰਦ ਹੋ ਗਏ ਸੰਸਾਰ ਦੇ ਵਿੱਚ ਰਹਿੰਦਾ ਸੰਸਾਰ ਤੋਂ ਅਲੱਗ ਹੋ ਜਾਂਦਾ ਜਿੱਦਣ ਮਾਇਆ ਦੇ ਫੁੱਲ ਨੇ ਉੱਠਣੇ ਬੰਦ ਹੋ ਗਏ ਬਹੁਤ ਨੇ ਮਰ ਗਿਆ ਹੈ ਸੰਸਾਰ 'ਚ ਰਹਿੰਦਾ ਹੋਇਆ ਹੀ ਸੰਸਾਰ ਤੋਂ ਅਲੱਗ ਹੋ ਜਾਂਦਾ ਇੱਥੇ ਹੀ ਗੁਰਬਾਣੀ ਹੋਰ ਬਹੁਤ ਦੂਰ ਨਹੀਂ ਕਦੇ ਜਾਂਦਾ ਹੈ ਦੂਰ ਕਿੱਥੇ ਜਾਣਾ ਨੇ ਤਿਰਕੁੜੀ ਫੁੱਲ ਨੇ ਉੱਠਣਗੇ ਜੇ ਥੱਲੇ ਨੂੰ ਤੇਰੀ ਤਿਰਕੁੜੀ ਤੋਂ ਬਾਹਰ ਨੂੰ ਨਹੀਂ ਚਾਕੂ ਅੱਖਾਂ ਕਰਨਾ ਇਹ ਸਾਰੇ ਦੁਆਰੇ ਬੰਦ ਕਰ ਲੂ ਬੂਦ ਲਈਏ ਦਰਵਾਜੇ ਦਰਵਾਜੇ ਬਾਜੀ ਲਿਆ ਨਾ ਬਾਜੀ ਬਾਜੀ ਜੇ ਦਰਵਾਜੇ ਬੰਦ ਕਰ ਲੈ ਤੇ ਫਿਰ ਜਿੱਥੇ ਵੀ ਚਾਕੂ ਉੱਥੇ ਇਹਨਾਂ ਦਾ ਸ਼ਬਦ ਵੱਜਦਾ ਬਾਹਰਲੇ ਦਰਵਾਜੇ ਬੰਦ ਕਰਤੇ ਫਿਰ ਕਮਰੇ ਦੇ ਵਿੱਚੇ ਅੰਦਰੇ ਚਾਕੂਗਾ ਹੋਰ ਕਿਥੇ ਚਾਕੂ ਹੋਣਾ ਦਰਵਾਜ਼ਾ ਦਾ ਖਿੜਕੀ ਦਾ ਕੋਈ ਰੱਖੀ ਹੋਈ ਜਿੰਨਾ ਚਿਰ ਦਰਵਾਜ਼ੇ ਬੰਦ ਨਹੀਂ ਕਰਦਾ ਉਹਨਾਂ ਜੇ ਅੰਦਰੋਂ ਖੋਜ ਨਹੀਂ ਕਰਦਾ ਇਹ ਅੰਦਰੋਂ ਖੋਜ ਤਾਂ ਕਰੂ ਜੇ ਸਭ ਦਰਵਾਜ਼ੇ ਬੰਦ ਹੋ ਜਾਣਗੇ ਫਿਰ ਕੀ ਆ ਫਿਰ ਬਾਜੀ ਲੈ ਆਨੰਦ ਵਾਜੇ ਆਨੰਦ ਵਾਜਾ ਦਾ ਅੰਦਰ ਹੈ ਬਾਹਰ ਕਿੱਥੇ ਹੈ ਉਹ ਜਿਹੜੇ ਰਿਸ਼ੀ ਮੁਨੀ ਨੇ ਉਹਨਾਂ ਦਾ ਹੋਊਗਾ ਉਹ ਬਾਹਰ ਕਾਇਗੋੜੀ ਸੁਣਦੇ ਨੇ ਉਹਨਾਂ ਨੂੰ ਕੁਝ ਨਹੀਂ ਸੁਣਿਆ ਕਦੇ ਉਹ ਸੁਣੀਆਂ ਦੀਆਂ ਪੌੜੀਆਂ ਚਾਹੀਦਾ ਕਿਹਾ ਸੀ ਸੁਣੀ ਆ ਸਿੱਧ ਪੀਰ ਸੁਰ ਨਾਥ ਸੁਣੀ ਲਫ਼ਜ਼ਾਂ ਸੁਣਦੀ ਹੈ ਪੁਰਾਣੇ ਨੂੰ ਸਿਆਰੀ ਹੈ ਸਿਆਰੀ ਬਿਹਾਰੀ ਦਾ ਕੰਮ ਕਰਦੀ ਹੁੰਦੀ ਪੰਜਾਬੀ ਜੇ ਬਿਹਾਰੀ ਲਾਉਣੇ ਆ ਪਹਿਲਾਂ ਕੋਈ ਬਿਹਾਰੀ ਲਾਉਂਦਾ ਸੁਣੀ ਲਫ਼ਜ਼ ਬੁਰੀ ਲਫ਼ਜ਼ ਵੀ ਸਿਆਰੀ ਨਾਲ ਲਿਖੁੰਦਾ ਸੁਣੀ ਵੀ ਜੇ ਬੁਰੀ ਲਫ਼ਜ਼ ਸਾਰੇ ਨਾਲ ਲਿਖਉਂਦਾ ਸੁਣੀ ਕਾਹਦੇ ਨਹੀਂ ਲਿਖਉਂਦਾ ਬਈ ਜੇ ਸ਼ਕਤੀ ਲਿਖਉਂਦਾ ਭਗਤੀ ਲਿਖਉਂਦਾ ਸੁਣੀ ਕਾਹਦੇ ਨਹੀਂ ਲਿਖਉਂਦਾ ਇਹਨਾਂ ਨੂੰ ਗਿਆਨ ਹੀ ਨਹੀਂ ਹੈ ਪੰਜਾਬੀ ਵਾਲਿਆਂ ਨੂੰ ਦਿੱਤੀ ਉਸ ਪੈਟਰਨ ਨਾਲ ਉਸ ਪੜ੍ਹਾਈ ਤਰੀਕੇ ਨਾਲ ਲਿਖੀ ਹੋਈ ਹੈ ਆ ਜਿਹੜੇ ਨਵੇਂ ਪੰਜਾਬੀ ਪੜ੍ਹੇ ਹੋਏ ਨੇ ਨਾ ਇਹਨਾਂ ਨੇ ਗਾਲੇ ਸਾਰਾ ਕੰਮ ਸੰਥਿਆ ਲਈ ਨਹੀਂ ਕਿਸੇ ਦੁਆਵੇ ਪੜ੍ਹ ਲਾਗੇ ਸਾਰੇ ਅਰਥਾਂ ਦੇ ਅਰਥ ਕਰਤੇ ਮਾਮੂਲੀ ਨੇ ਮਾਂ ਬੋਲੀ ਹੈ ਜਿਹਨਾਂ ਦੀ ਪੰਜਾਬੀ ਮਾਂ ਬੋਲੀ ਹੁੰਦੀ ਹੋ ਨਹੀਂ ਹੈ ਕੋਈ ਬੋਲੀ ਵੀ ਮਾਂ ਹੁੰਦੀ ਹੈ ਜਿਹਨਾਂ ਦੀ ਬੋਲੀ ਮਾਂ ਹੈ ਉਹਨਾਂ ਦੀ ਫਿਰ ਦਾਦਾ ਜੀ ਨੇ ਜਨਮ ਦੇ ਤੋਂ ਮਾਂ ਰਹੀ ਨਾ ਉਹਨਾਂ ਦੀ ਧਰਤੀ ਮਾਂ ਰਹੀ ਠੀਕ ਹੈ ਨਹੀਂ ਨਾ ਉਹਨਾਂ ਦੀ ਮਤ ਮਾਂ ਰਹੀ ਤਿੰਨ ਮਾਵਾਂ ਨੇ ਸੰਸਾਰ ਇੱਕ ਤਾਂ ਜਨਮ ਦੇਣ ਵਾਲੀ ਮਾਂ ਹੈ ਦੂਜੀ ਧਰਤੀ ਮਾਂ ਜੋ ਕੁਝ ਮਿਲਦਾ ਪਹਿਲਾਂ ਤਾਂ ਦੁੱਧ ਜਲ ਮਾਂ ਦਾ ਪੀ ਲੈਂਦਾ ਕਿੰਨਾ ਚਿਰ ਪੀਂਦਾ ਫਿਰ ਖਾਉ ਕਿਥੋਂ ਮਾਤਾ ਦਾ ਮਾਂ ਉਹ ਮਾਂ ਇਹ ਧਰਤੀ ਤੋਂ ਪੈਦਾ ਹੋਇਆ ਕੁਝ ਖਾਉ ਤਾਂ ਹੀ ਦੁੱਧ ਪੀਉ ਉਹਦਾ ਦਾ ਦੁੱਧ ਕਿਥੋਂ ਆਜੂ ਉਹ ਵੀ ਤਾਂ ਆਖਰ ਤਾਂ ਧਰਤੀ ਚੋਂ ਆਉਣਾ ਜੋ ਬਚਾਉਣਾ ਮਿੱਟੀ ਵੀ ਥੋੜੀ ਜਿਹੀ ਧਰਤੀ ਦੇ ਸਰੀਰ ਤਾਂ ਹੀ ਬਣਿਆ ਹੋਇਆ ਹੈ ਫਿਰ ਮਤ ਮਾਤਾ ਆ ਗਈ ਸੰਤੋਖ ਪਿਤਾ ਆ ਗਿਆ ਤਿੰਨਾਂ ਜਗ੍ਹਾ ਨੇ ਕੋਈ ਬਿਮਾਰੀ ਉਹਨਾਂ ਦੀ ਤਾਂ ਮਾਂ ਵੀ ਰੁੜ ਗਈ ਬੋਲੀ ਵਾਲਿਆਂ ਦੀ ਤਿੰਨ ਮਾਵਾਂ ਦਾ ਜ਼ਿਕਰ ਗੁਰਬਾਣੀ 'ਚ ਜੇ ਉਹਨਾਂ ਦੀ ਬੋਲੀ ਮਾਂ ਹੈ ਉਹਨਾਂ ਦੀ ਖਬਰਾਂ ਹੈ ਕੌਣ ਮਾਂ ਹੈ ਉਹਨੂੰ ਤਾਂ ਇਹ ਵੀ ਪਤਾ ਮਾਂ ਹੁੰਦੀ ਕੀ ਹੈ ਮਾਂ ਨੂੰ ਛੱਡਦਾ ਬੋਲੀ ਨੂੰ ਮਾਂ ਬਣਾ ਲਿਆ ਉਹਦਾ ਬਿਲਕੁਲ ਹੈ ਮਤ ਦਿਮਾਗ ਨੇ ਇਹ ਤਾਂ ਅਗਰੋਂ ਬਿਲਕੁਲ ਖਾਲੀ ਨੇ ਅਗਰ ਉਹਨਾਂ ਨੂੰ ਕਿੱਥੋਂ ਆਣੀ ਅਗਰ ਵਾਲਾ ਕੋਈ ਖਾਣਾ ਹੀ ਨਹੀਂ ਹੈ ਉਹਨਾਂ ਦੇ ਤੁਤ ਵੇਖੀ ਜਗਤ ਵਾਇਆ ਇੱਕ ਨਾਲ ਨੂੰ ਤੂੰ ਮੇਲਣਾ ਹੈ ਇੱਕ ਆਪੋ ਤੂੰ ਦਿਖਵਾਇਆ ਇੱਕ ਨਾਲ ਤੂੰ ਮੇਲਣਾ ਹੈ ਹੁਣ ਤੂੰ ਮੇਲਣਾ ਕੌਣ ਹੈ ਅੰਦਰਲੇ ਨੂੰ ਸੰਬੋਧਨ ਹੈ ਅੰਤਰਾਤਮਾ ਨੂੰ ਸੰਬੋਧਨ ਹੈ ਜਿਨ੍ਹਾਂ ਨੂੰ ਤੂੰ ਮਿਲ ਲੈਣਾ ਉਹ ਇੱਕ ਹੋ ਜਾਣਾ ਤੂੰ ਉਹਨਾਂ ਨਾਲ ਰਲ ਕੇ ਇੱਕ ਹੋਣਾ ਤੂੰ ਵੀ ਉਹ ਔਰ ਤੂੰ ਰਲ ਕੇ ਇਹ ਔਰ ਉਹ ਜਦ ਮਿਲੇ ਮਿਲਤਨ ਜਾਣੇ ਕੋਈ ਇਹ ਇਹ ਕੌਣ ਇਹ ਮਨ ਉਹ ਕੌਣ ਤੂੰ ਇਹ ਮੈਂ ਆ ਉਹ ਤੂੰ ਹੈ ਮਾਇਆ ਤੂੰ ਜਾਂ ਦੋਏ ਮਿਲ ਜਾਂਦੇ ਨੇ ਫਿਰ ਇੱਕ ਹੋ ਜਾਂਦਾ ਜਦ ਮਾਇਆ ਤੂੰ ਦੋ ਮਿਲਦੇ ਨੇ ਨਾ ਮੈਂ ਰਹਿੰਦੀ ਆ ਨਾ ਤੂੰ ਰਹਿੰਦਾ ਦੋਏ ਨਹੀਂ ਰਹਿੰਦੇ ਫਿਰ ਕੀ ਹੋ ਜਾਂਦਾ ਫਿਰ ਇੱਕ ਮੈਂ ਤਾਂ ਕੰਮ ਨਾ ਰਹਿੰਦਾ ਨਹੀਂ ਨਾ ਪਹਿਲੀ ਸਟੇਜ ਤੇ ਮੈਂ ਨਹੀਂ ਰਹਿੰਦਾ ਪਹਿਲੀ ਸਟੇਜ ਤੇ ਕੀ ਤੂੰ ਤੂੰ ਕਰਤਾ ਤੂੰ ਪਿਆ ਕੁਝ ਮਿਲ ਰਿਹਾ ਨਾ ਫਿਰ ਜਿਹੜਾ ਤੂੰ ਰਹਿ ਗਿਆ ਉਹ ਕੀ ਕਰਦਾ ਉਹ ਗੁਰ ਸ਼ਬਦ ਸੁਭਾਅ ਹੈ ਅਬਰ ਨਾ ਜਾਣੇ ਹੋਏ ਉਹ ਸ਼ਬਦ ਰੂਪ ਹੋ ਜਾਂਦਾ ਤਾਂ ਹੀ ਉਹ ਕਹਿੰਦਾ ਹਲਦੀ ਪੀਰੀ ਐ ਚੂਨਾ ਚਿੱਟਾ ਜੇ ਦੋਏ ਲਾ ਲਈਏ ਨਾ ਹਲਦੀ ਨਹੀਂ ਨਾ ਚੂਨਾ ਰਿਆ ਨੇ ਦੋਏ ਦੀ ਦੋਨੋਂ ਵਰਣ ਹੋਏ ਦੋਨੋਂ ਵਰਣ ਹੋਏ ਦੋਏ ਨਹੀਂ ਰਹਿੰਦੇ ਜਦ ਬਿਰਸ਼ ਹੋ ਜਾਂਦਾ ਦੋਏ ਨਹੀਂ ਰਹਿੰਦੇ ਦੋਏ ਵਿਰਛ ਵਿੱਚ ਸਮਾ ਜਾਂਦੇ ਨੇ ਦਾਲ ਦੇ ਦੋਨੋਂ ਪੱਖ ਵਿਰਛ ਵਿੱਚ ਦੋਏ ਸਮਾ ਜਾਂਦੇ ਨੇ ਇੱਕ ਨਵੀਂ ਚੀਜ਼ ਪੈਦਾ ਹੁੰਦੀ ਹੈ ਨਾ ਮੈਂ ਰਹਾ ਨਾ ਤੂੰ ਰਹਾ ਫੇਰ ਕੌਣ ਹੋ ਗਿਆ ਤੀਆ ਤੀਆ ਕੌਣ ਹੋ ਗਿਆ ਹਮ ਸਰ ਦੀਨ ਦਿਆਲ ਨ ਤੁਮ ਸਰ ਫਿਰ ਹਮ ਔਰ ਤੁਮ ਹੋ ਗਏ ਫਿਰ ਹਮ ਹੋ ਗਏ ਮੈਂ ਨਹੀਂ ਹੋਇਆ ਇੱਕ ਜਦ ਹੋ ਜਾਂਦਾ ਨਾ ਇੱਕ ਤਾਂ ਕਹਿੰਦਾ ਹਮ ਸਰ ਦੀਨ ਫਿਰ ਹਮ ਹੋ ਗਏ ਦਿਆਲ ਨ ਤੁਮ ਸਰ ਅਬ ਪਤਿਆਰ ਕਾ ਕੀਜੈ ਮੈਂ ਭਰੋਸਾ ਕਰ ਲਿਆ ਤੇਰੇ ਤੇ ਮੈਂ ਪਤਿਆਰ ਗਿਆ ਸਭ ਕੁਝ ਠੀਕ ਹੈ ਤੇਰਾ ਤੂੰ ਸਭ ਕੁਝ ਸਮਰੱਥ ਹੈ ਮੈਨੂੰ ਯਕੀਨ ਹੈ ਇਸ ਗੱਲ ਦਾ ਤੂੰ ਸਮਰੱਥ ਹੈ ਮੇਰੇ ਮਨ ਨੂੰ ਭਰੋਸਾ ਸਾਰੀ ਬਾਣੀ ਤੇ ਹੁਣ ਦੱਸ ਮੈਂ ਕੀ ਕਰਾਂ ਪਤਿਆਰ ਜਿਹੜਾ ਪਤਿਆਇਆ ਗਿਆ ਜਿਹਨੂੰ ਭਰੋਸਾ ਹੋ ਗਿਆ ਦੱਸੋ ਕਰੇ ਉਹ ਕੀ ਕਰੇ ਰਵੇਲਾ ਬੈਠਾ ਉਹਦਾ ਤਾਂ ਵਿਹਲਾ ਕਰਦਾ ਸੰਸਾਰ ਛਡਾ ਤਾਂ ਵਿਹਲਾ ਕਰਦਾ ਵਿਹਲਾ ਵੈਦੀ ਹੁੰਦਾ ਆਵ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨਿਆ ਮੰਨਣਾ ਹੈ ਮੰਨਣਾ ਪਤਨੀ ਤੋਰ ਮੋਰ ਮਨ ਮੰਨਣਾ ਆ ਜਿਹੜਾ ਤੇਰੀ ਗੁਰਬਾਣੀ ਦੇ ਬਚਨ ਦੇ ਨਾ ਇਹਦੇ ਨਾਲ ਮਨ ਤਾਂ ਬਣ ਗਿਆ ਜਨ ਕੋ ਪੂਰਨ ਦੀਜੈ ਹੁਣ ਜਿਹੜਾ ਜਨ ਸੀ ਨਾ ਨਾਲ ਇਹਨੂੰ ਪੂਰਨਤਾ ਦੇ ਦੇ ਪੂਰਨਤਾ ਦੇ ਦੇ ਫਿਰ ਸ਼ੁਰੂ ਕਰਦੇ ਹੁਣ ਫਿਰ ਸ਼ੁਰੂ ਹੋ ਕੇ ਕੰਮ ਅਸਲ ਚ ਖਤਮ ਹੋਣਾ ਖਤਮ ਜਾ ਕੇ ਫਿਰ ਇਹ ਹੋਇਆ ਦਾ ਨਾਲ ਫਿਰ ਹੋ ਸਕਦੀ ਹੈ ਕਦੇ ਵੀ ਜਦ ਫਿਰ ਸ਼ੋ ਗਿਆ ਦਾਣਾ ਜੰਮਿਆ ਆਇਆ ਫਿਰ ਰਿਹਾ ਹੀ ਨਹੀਂ ਫਿਰ ਦ੍ਵੇਸ਼ ਨੂੰ ਤੁਸੀਂ ਪਾੜ ਲੋ ਕਿਧਰੋਂ ਵੀ ਖਬਰ ਸੱਜਾ ਦਾਣਾ ਨਹੀਂ ਨਿਕਲ ਉਹ ਜਾਂ ਨਹੀਂ ਨਿਕਲ ਸਕਦਾ ਉਹ ਜ਼ਿੰਦਾ ਹੈ ਕੋਈ ਤਾਂ ਉਹ ਜੀਵਨ ਚੱਲ ਪਿਆ ਦਾਣੇ ਵਿੱਚ ਜੀਵਨ ਖੜਾ ਹੈ ਚੱਲਦਾ ਨਹੀਂ ਹੈ ਦਾਣੇ ਵਿੱਚ ਜੀਵਨ ਹੈ ਇੰਜਣ ਚੱਲਦਾ ਹੈ ਟ੍ਰੇਨ ਪਲੇਟਫਾਰਮ ਤੇ ਰੁਕੀ ਹੋਈ ਹੈ ਟ੍ਰੇਨ ਨਹੀਂ ਚੱਲਦੀ ਇੰਜਣ ਜ਼ਰੂਰ ਚੱਲਦਾ ਜੀਵਨ ਚੱਲਦਾ ਹੈ ਅੰਦਰ ਇੰਜਣ ਚੱਲਦਾ ਟ੍ਰੇਨ ਨਹੀਂ ਚੱਲਦੀ ਇੰਜਣ ਚੱਲਦਾ ਟ੍ਰੇਨ ਨਹੀਂ ਚੱਲਦੀ ਬਸ ਜਦ ਫਿਰ ਉਹ ਉਗਦਾ ਨਾ ਫਿਰ ਨਾਲ ਟ੍ਰੇਨ ਵੀ ਚੱਲ ਪੈਂਦੀ ਫਿਰ ਸਫਲਤਾ ਆਉਣਾ ਫਿਰ ਦੇਖੋ ਕਿੰਨਾ ਦਰਸ ਬਣ ਜਾਂਦਾ ਫੇਰ ਚੱਲਿਆ ਅੱਗੇ ਉਹ ਕਹਿੰਦਾ ਗਤ ਪਾਈ ਗਤ ਨਹੀਂ ਕਹਿੰਦਾ ਗਤੀ ਪਾਈ ਜੇ ਗਤੀ ਨਹੀਂ ਪਾਈ ਪਹਿਲਾਂ ਟ੍ਰੇਨ ਖੜੀ ਹੈ ਗਤੀ ਤਾਂ ਹੀ ਫੜੂ ਜੇ ਚੱਲੂ ਟ੍ਰੇਨ ਇੰਜਣ ਚੱਲਦਾ ਚਲੀ ਜਾਵੇ ਗਤੀ ਨਹੀਂ ਫੜੀ ਹੋਈ ਉਹ ਗੇਰ ਨਹੀਂ ਪਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ ਬੁਝਾਇਆ ਗੁਰ ਕਿਰਪਾ ਤੇ ਜਾਣਿਆ ਇਹ ਸਾਰਾ ਕੁਝ ਕਿਵੇਂ ਪਤਾ ਲੱਗਿਆ ਤੇਰਾ ਮੇਰਾ ਕਿਵੇਂ ਪਤਾ ਲੱਗਿਆ ਕਿਰਪਾ ਦਾ ਕਿਵੇਂ ਪਤਾ ਲੱਗਿਆ ਗਿਆਨ ਦੀ ਕਿਰਪਾ ਨੂੰ ਪਤਾ ਲੱਗਿਆ ਗੁਰ ਕਿਰਪਾ ਗੁਰ ਕਿਰਪਾ ਆਦਮੀ ਦੀ ਕਿਰਪਾ ਨਹੀਂ ਹੋ ਸਕਦੀ ਕਿਸੇ ਦੀ ਆਦਮੀ ਦੀ ਜੇ ਕਿਰਪਾ ਕਹੀਏ ਤਾਂ ਗਿਆਨ ਦੀ ਲੋੜ ਨਹੀਂ ਹੈ ਗਿਆਨ ਦੇਣਾ ਆਦਮੀ ਦੀ ਕਿਰਪਾ ਨਹੀਂ ਹੈ ਗਿਆਨ ਦੇਣਾ ਆਦਮੀ ਤੋਂ ਗਿਆਨ ਲੈਣਾ ਆਦਮੀ ਦੀ ਕਿਰਪਾ ਨਹੀਂ ਹੈ ਇਹ ਤਾਂ ਗਿਆਨ ਲੈਣ ਵਾਲੇ ਤੇ ਆਪਣੀ ਆਪ ਕਿਰਪਾ ਕਰ ਹੈ ਜੇ ਗਿਆਨ ਲੈ ਕੇ ਸੁਣੇ ਮੰਨੇ ਹੀ ਨਾ ਫਿਰ ਕੀ ਕਰੂਗਾ ਕਿਰਪਾ ਵਾਲਾ ਕੀ ਕਰੂ ਕਿਰਪਾ ਨੂੰ ਕਹਿੰਦੇ ਨੇ ਜਿਹੜੀ ਐੜੀ ਨਹੀਂ ਜਾ ਸਕਦੀ ਕਿਰਪਾ ਉਹ ਚੀਜ਼ ਹੈ ਜਿਹਦੀ ਕੋਈ ਕਾਟ ਨਹੀਂ ਸਾਡੇ ਕੋਲ ਕਿਰਪਾ ਉਹਨੂੰ ਕਹਿੰਦੇ ਨੇ ਜੋ ਚਾਹੂਗਾ ਹੋਊਗਾ ਹੀ ਉਹ ਕਿਰਪਾ ਚੰਗੀ ਕਿਰਪਾ ਉਹਨੇ ਕਿਰਪਾ ਕਰਦੀ ਤੇ ਉਹਦਾ ਅਸਰ ਨਹੀਂ ਹੋਇਆ ਕਾਹਦੀ ਕਿਰਪਾ ਜਿਹੜੀ ਕਿਰਪਾ ਦਾ ਦੂਏ ਤੇ ਅਸਰ ਹੋਇਆ ਨਾ ਹੋਇਆ ਗਰੰਟੀ ਦੀ ਉਹ ਕਿਰਪਾ ਨਹੀਂ ਹੁੰਦੀ ਕਿਰਪਾ ਹੈ ਗਰੰਟਡ ਜੇ ਗਰੰਟੀ ਹੋਵੇ ਨਹੀਂ ਕਿਰਪਾ ਕਰਦੀ ਸੰਤ ਨੇ ਕੋ ਬਾ ਕਰਦਾ ਪੂਰਾ ਹੋਇਆ ਹੀ ਨਹੀਂ ਜੇ ਪੂਰਾ ਹੋ ਗਿਆ ਜੇ 100 ਆਦਮੀ ਨੂੰ ਵਾਕ ਕੀਤਾ ਪੰਜ ਆਦਮੀਆਂ ਦਾ ਪੂਰਾ ਹੋ ਗਿਆ 96 ਦਾ ਪੂਰਾ ਨਹੀਂ ਹੋਇਆ ਕਿਰਪਾ ਨਹੀਂ ਆਇਆ 96 ਦਾ ਕਿਉਂ ਨਹੀਂ ਪੂਰਾ ਹੋਇਆ ਕਿਰਪਾ ਹੋਇਆ ਜੋ ਨੇ ਕਹਿਤਾ ਉਹੀ ਹੋਵੇ ਇਹ ਪਰਮੇਸ਼ਰ ਤੇ ਸਵਾਕ ਕਿਸੇ 'ਚ ਕੋਈ ਪਾਵਰ ਨਹੀਂ ਹੈ ਇਸ ਗੱਲ ਦੀ ਜੋ ਚਾਹੇ ਹੋ ਜਵੇ ਇਹਦਾ ਪਖੰਡੀ ਨੇ ਗੁਰਬਾਣੀ ਤਾਂ ਗੱਲ ਮੰਨਦੀ ਹੋ ਨਹੀਂ ਭਗਤਾਂ ਦੇ ਤਾਂ ਗੱਲ ਮੰਨਦੀ ਹੋ ਨਹੀਂ ਹੈ ਮੰਤਰੀ ਇਹ ਗੱਲ ਕਹਿ ਸਕਦੇ ਨੇ ਕਹਿੰਦੇ ਨੇ ਤਾਂ ਸਾਡੀਆਂ ਕਥਾ ਬਣਾਈ ਹੋਈਆਂ ਨੇ ਸਾਡੀਆਂ ਗੁਰੂ ਸਾਹਿਬ ਨੇ ਕਰਤਾ ਉਹ ਕਰਤਾ ਕਿਉਂ ਅਸੀਂ ਉਹਨਾਂ ਦੇ ਉਹਨਾਂ ਦੇ ਅਸੀਂ ਮਤਲਬ ਸਾਨਾ ਤੇ ਆਪਣੀ ਉਹ ਚਲਾਉਣਾ ਸੀ ਪਖੰਡਵਾਲ ਰੋਟੀ ਦਾ ਨਾਲ ਦੇ ਖਾਂਦੇ ਜੇ ਝੂਠ ਨਾ ਬੋਲਦੇ ਸੀ ਜੇ ਕੁਰਬਾਨੀ ਦਾ ਸਹੀ ਅਰਥ ਕਰੀਏ ਭੁੱਖੇ ਮਰ ਜਾਣ ਗੁਰਦੁਆਰੇ ਜਿਹੜੇ ਬੈਠੇ ਨੇ ਜਾਂ ਤਾਂ ਉਹਨਾਂ ਦਾ ਆਪਣਾ ਕਰੈਕਟਰ ਬਹੁਤ ਚੰਗਾ ਹੋਵੇ ਗੁਰਮਤਿ ਅਨੁਸਾਰ ਹੋਣ ਫਿਰ ਤਾਂ ਇਹ ਭੁੱਖੇ ਮਰਦੇ ਜੇ ਜਿਹੇ ਜਿਹੇ ਹੁਰਨੇ ਸਾਰੇ ਛੱਡ ਕੇ ਗੁਰਦੁਆਰੇ ਭਜਣਗੇ ਆਪ ਪਖੰਡੀ ਨੇ ਤਾਂ ਪਰ ਪਵਨ ਨੂੰ ਸੋਚੀ ਹੋਵੇ ਗੁਰਬਾਣੀ ਦੀ ਤਾਂ ਪਵਨ ਨੂੰ ਸੋਚੀ ਹੋਵੇ ਹੈ ਜੇ ਸੰਤ ਨੇ ਜਿਹਨਾਂ ਕੋ ਚਾਂਦਾ ਦੋ ਦੋ ਚਾਰ ਚਾਰ ਚੇਲੇ ਜਾਂਦੇ ਨੇ ਸਾਰਾ ਦਿਨ ਚ ਐ ਜੇ ਵੀ ਰਸਾਲ ਆਪਣੇ ਬੈਠਾ ਹੀ ਸੀ ਉਹ ਕਿੰਨੇ ਆਦਮੀ ਜਾਂਦੇ ਸੀ ਕੌਣ ਬੰਦਾ ਉਹ ਉਹ ਜੇ ਵੀ ਧਾਰਮਿਕ ਆਦਮੀ ਨੇ ਉਹ ਵੀ ਪੁੱਛਿਆ ਦਿੰਦੇ ਨੇ ਉਹ ਫੇਲ ਹੋਏ ਧਰਮ ਦੇ ਸਾਰੇ ਪਰ ਉਹ ਸਟੈਂਡਰਡ ਦੇ ਆਦਮੀ ਵੀ ਮਿਲ ਜਾਂਦੇ ਨੇ ਥੋੜੇ ਬਹੁਤ ਜਿਹੜੇ ਉਹਨਾਂ ਨੂੰ ਗੁਰੂ ਮੰਨ ਲੈਂਦੇ ਨੇ ਤਾਂ ਸਟੈਂਡਰਡ ਹੈ ਜਿਹੜੇ ਸਿਆਣੇ ਬੰਦੇ ਨੇ ਸੂਝਵਾਨ ਨੇ ਉਹ ਥੋੜੀ ਉਹਨਾਂ ਨੂੰ ਗੁਰੂ ਮੰਨਦੇ ਨੇ ਆਪ ਤਾਂ ਸੂਝਵਾਨ ਨੂੰ ਗੁਰੂ ਮੰਨਦਾ ਕੋਈ ਵੀ ਜਿਹੜਾ ਕੋਈ ਗੁਰੂ ਮੰਨਦਾ ਹੈ ਆਪ ਤੋਂ ਸੂਝਵਾਨ ਨੂੰ ਮੰਨਦਾ ਹੈ ਜੇ ਸ਼ਾਸਤਰਧਾਰੀ ਗੁਰੂ ਮੰਨਦਾ ਆਪ ਤੋਂ ਵਧੀਆ ਸ਼ਾਸਤਰ ਚਲਾਉਣ ਵਾਲੇ ਨੂੰ ਵਿਦਿਆ ਸੇ ਜਿਹੜਾ ਉਹਦੇ ਨਾਲ ਜ਼ਿਆਦਾ ਵਿਦਿਆ ਰੱਖਦਾ ਹੋਵੇ ਆਪਣੇ ਨਾਲ ਜ਼ਿਆਦਾ ਉਹਦੇ ਨੂੰ ਗੁਣ ਰੱਖਦਾ ਹੋਵੇ ਆਪਣੇ ਨਾਲ ਗੁਣਵਾਨ ਨੂੰ ਕੋਈ ਗੁਰੂ ਮੰਨਦਾ ਇਹ ਆਗੂ ਮੰਨਦਾ ਚਲੋ ਗੁਰੂ ਨਹੀਂ ਮੰਨਦਾ ਸੰਸਾਰੀ ਭਾਸ਼ਾ ਜਾਂ ਗੁਰੂ ਦਾ ਲਫ਼ਜ਼ ਆਪਣੇ ਨੂੰ ਬੜਾ ਮੰਨਦਾ ਗੁਰਦੇਵ ਮੰਨਦਾ ਗੁਰੂ ਧਾਰਦੇ ਹੀ ਨੇ ਹੁਣ ਲੋਕ ਲੋਕਾਂ ਦੀ ਬੋਲੀ 'ਚ ਜੇ ਆਪਣੋ ਘਟਿਆ ਉਹਨੂੰ ਗੁਰੂ ਬਣਾ ਲੂ ਕੋਈ ਹਾਂ ਠੱਗੀ ਮਾਰਨ ਵਾਸਤੇ ਬਣਾ ਲੈਂਦੇ ਨੇ ਠੱਗੀ ਮਾਰਨ ਵਾਸਤੇ ਤਾਂ ਕਰਨਾ ਪੈ ਜਾਂਦਾ ਸਹੀ ਵਾਰ ਕਾਲੀ ਦਾਸ ਵਾਲੀ ਕਹਾਣੀ ਇਹੀ ਹੈ ਜਦ ਚੰਗੇ ਚੰਗੇ ਗੁਰੂ ਫੇਲ ਕਰਤੇ ਫਿਰ ਉਹਨਾਂ ਨੇ ਠੱਗੀ ਮਾਰੀ ਇੱਕ ਪਾਗਲ ਨੂੰ ਲਿਆ ਕੇ ਆਪਣਾ ਗੁਰੂ ਬਣਾ ਕੇ ਉਹ ਵਿਦਵਤਵਾਂ ਦੇ ਨਾਲ ਉਹ ਲੜਕੀ ਦੇ ਨਾਲ ਸ਼ਾਸਤਰਾਤ ਕਰਾਤਾ ਉਹਨੂੰ ਕਹਤਾ ਬੋਰੀਏ ਬੋਲਦਾ ਨਹੀਂ ਉਮਰ ਦਾ ਸਾਡੇ ਨਾਲ ਛੋਟਾ ਇਸ਼ਾਰਿਆਂ ਨਾਲ ਗਿਆਨ ਕੀਤਾ ਉਹ ਚਾਰ ਪੰਜ ਸੱਤ 10 ਜਾਣੇ ਸੀ ਉਹ ਕੱਲੀ ਸੀ ਉਹਨਾਂ ਨੇ ਉਹਦੇ ਅਰਥ ਐਸੇ ਲਾਏ ਵਿਦਵਤਾਂ ਨੂੰ ਕਹਤਾ ਤੂੰ ਹਰ ਗਈ ਠੱਗੀ ਮਾਰੀ ਸੀ ਠੱਗਾ ਇਹ ਜਿਹਾ ਕੰਮ ਕਰ ਲੈਂਦੇ ਨੇ ਛੋਟੇ ਬੰਦੇ ਨੂੰ ਵੱਡਾ ਪ੍ਰੋਜੈਕਟ ਕਰਕੇ ਜਿਵੇਂ ਇੱਥੇ ਹਰਿਆਣੇ ਸੀ ਛੋਟਾ ਜਿਹਾ ਜਵਾਕ ਲੈ ਲਿਆ ਉਹ ਲੱਖਾਂ ਲਾ ਲਦਾ ਸੀ ਉਹਨੂੰ ਗੱਡੀ ਨੂੰ ਚੱਲਦੀ ਹੋਣੀ ਸੀ ਉਹ ਡਰਾਈਵਰ ਨਾਲ ਰਲਿਆ ਹੋਇਆ ਸੀ ਉਹ ਇਦਾਂ ਕਰਦੇ ਹੁੰਦੇ ਠੱਗ ਉਹ ਪੰਜ ਕਰਨਾ ਹੋਵੇ ਫਿਰ ਇਦਾਂ ਕਰ ਲੈਂਦੇ ਨੇ ਵਰਨਾ ਕੋਈ ਆਦਮੀ ਆਪ ਤੋਂ ਘਟਿਆ ਬੁੱਧੀ ਵਾਲੇ ਨੂੰ ਅਕਲ ਵਾਲੇ ਨੂੰ ਘਟਿਆ ਹੁਨਰ ਵਾਲੇ ਨੂੰ ਘਟਿਆ ਗੁਣ ਵਾਲੇ ਨੂੰ ਗੁਰੂ ਨਹੀਂ ਬੁੱਧ ਜੇ ਤਾਂ ਹੋ ਜਵੇ ਉਸੇ ਅਸ਼ਾਂਤੀ ਹੋ ਜਾਂਦੀ ਅਸ਼ਾਂਤੀ ਪੈਦਾ ਹੋ ਜਾਂਦੀ ਹੈ ਘਟਿਆ ਅਕਲ ਵਧੀਆ ਅਕਲ ਦੇ ਉੱਤੇ ਜਦੋਂ ਰਾਜ ਕਰਦੀ ਹੈ ਜਦੋਂ ਸ਼ਾਂਤੀ ਪੈਦਾ ਹੋ ਜਾਂਦੀ ਹੈ ਸ਼ਾਂਤੀ ਨਹੀਂ ਰਹਿੰਦੀ ਸੰਸਾਰ ਦੇ ਵਿੱਚ ਸ਼ਾਂਤੀ ਦਾ ਕਾਰਨ ਹੈ ਸਫਾਰਸੀ ਆਦਮੀ ਅੱਗੇ ਜਾਂਦੇ ਰਹੇ ਕਾਬਲ ਥੱਲੇ ਜਾਂਦੇ ਰਹੇ ਉਹ ਸਫਾਰਸੀ ਨਾਲਾਇਕ ਸੀਗੇ ਕਾਬਲ ਨੂੰ ਜਗ੍ਹਾ ਨਹੀਂ ਮਿਲੀ ਸ਼ਾਂਤੀ ਪੈਦਾ ਹੋ ਜਿਹੜੇ ਆਦਮੀ ਮਿਲਟਰੀ ਜਾਂਦੇ ਰਹੇ ਸਫਾਰਸੀ ਅਫਸਰ ਉਹ ਬੁਜ਼ਦਿਲ ਸੀ ਉਹਨਾਂ ਦੇ ਬਹੁਤ ਸਾਰੇ ਉਹਨੇ ਨਹੀਂ ਸੀ ਉਹ ਜੇ ਸਾਬੜ ਪੀ ਕੇ ਆ ਗਏ ਸੀ ਤਿਸ਼ੂਲ ਦੇ ਹਮਲੇ 'ਚ ਸਫਾਰਸੀ ਸੀਗੇ ਔਰ ਜਿਹੜੇ ਮਨ ਨਾ ਮੰਨਦੇ ਤੇ ਮਾਰਸ਼ਲ ਅੰਦਰੋਂ ਮਾਰਸ਼ਲ ਸੀ ਉਹਨਾਂ ਨੂੰ ਨਹੀਂ ਚਾਂਸਸ ਮਿਲੇ ਉਹਨਾਂ ਅੰਦਰ ਸ਼ਾਂਤੀ ਹੈ ਸ਼ਾਂਤੀ ਦਾ ਕਾਰਨ ਲੱਭਣਾ ਪੈਣਾ ਕੀ ਹੈ ਸ਼ਾਂਤੀ ਦਾ ਖਾਸ ਕਾਰਨ ਕਾਰਨ ਨਜ਼ਰ ਅੰਦਾਜ਼ ਕਰੀ ਜਾਂਦੇ ਨੇ ਲੀਡਰ ਕਿਉਂ ਕਮਜ਼ੋਰੀ ਹੈ ਉਹਨਾਂ ਦੇ ਸਫਾਰਸ਼ਾਂ ਨਾਲ ਉਹਨਾਂ ਨੇ ਬੰਦੇ ਲਿਆਉਣੇ ਨੇ ਸਫਾਰਸ਼ਾਂ ਨਾਲ ਵੋਟਾਂ ਲੈਣੀਆਂ ਜੇ ਬੰਦਿਆਂ ਦੇ ਕੰਮ ਨਹੀਂ ਕਰਨਗੇ ਵੋਟਾਂ ਕਿਵੇਂ ਮਿਲਣਗੀਆਂ ਉਹਨਾਂ ਦੀ ਵੀ ਮਜਬੂਰੀ ਹੈ ਅਸਲ ਜਦੋਂ ਲੋਕ ਰਾਜ ਦਾ ਸਿਸਟਮ ਠੀਕ ਨਹੀਂ ਹੈ ਠੀਕ ਨਹੀਂ ਹੈ ਜਿੱਥੇ ਜ਼ਿਆਦਾ ਭੈੜੇ 99% ਭੈੜੇ ਲੋਕ ਹੋਣ 99% ਚਲੋ ਨਾ ਸਹੀ ਕੂੜ ਸਭ ਸੰਸਾਰ ਹੈ ਜੇ ਆਪਾਂ ਕਹਿੰਦੇ ਕੂੜ ਰਾਜਾ ਕੂੜ ਪ੍ਰਜਾ ਕੂੜਾ ਝੂਠ ਜੇ ਸੰਸਾਰ ਝੂਠਾ ਸੱਚਾ ਗਾਹ ਕਿਵੇਂ ਆਜੂ ਵੋਟਾਂ ਦਾ ਝੂਠਿਆਂ ਨੇ ਪਾਉਣੀਆਂ ਨੇ ਝੂਠੇ ਤਾਂ ਵਾਹ ਝੂਠੇ ਨੂੰ ਜੁੜਨਗੇ ਝੂਠਿਆਂ ਦਾ ਲੀਡਰ ਵਾਹ ਝੂਠਾ ਕਪਟੀਆਂ ਦਾ ਲੀਡਰ ਵਾਹ ਕਪਟੀ ਕਿਉਂ ਨਾ ਆਉਣਗੇ ਸੱਚਾ ਕਿਵੇਂ ਅੱਗੇ ਆਜੂ ਸੱਚਾ ਨਹੀਂ ਆ ਸਕਦਾ ਇਸ ਕਰਕੇ ਸੱਚੇ ਦੌੜ ਦੌੜਦੇ ਹੀ ਨਹੀਂ ਇਹ ਇਲੈਕਸ਼ਨ ਦੀ ਦੌੜ 'ਚ ਇਹ ਦੌੜ 'ਚ ਸੱਚੇ ਆਦਮੀ ਕਿਉਂ ਨਹੀਂ ਦੌੜਦੇ ਖਾਲਸਾ ਸਿੱਖ ਗੁਰੂ ਕਿਉਂ ਇਹ ਦੌੜ ਤੋਂ ਪਰੇ ਰਹੇ ਨੇ ਕਿਉਂ ਲਿਖਿਆ ਤਬੋ ਰਾਜ ਰਾਜੋ ਨਰਕ ਝੂਠਿਆਂ ਦਾ ਜੇ ਤੂੰ ਲੀਡਰ ਬਣਾ ਮਹਾ ਝੂਠਾ ਬਣਨਾ ਪਊਗਾ ਨਰਕ ਜਾਏਗਾ ਹੀ ਕਪਟੀਆਂ ਦਾ ਲੀਡਰ ਬਣਨ ਵਾਸਤੇ ਮਹਾ ਕਪਟੀ ਬਣਨਾ ਪਊ ਨਰਕ ਜਾਏਗਾ ਹੀ ਦਸੋ ਕੀ ਤਰੀਕਾ ਹੋਰ ਉਹ ਤਰੀਕਾ ਹੀ ਕੋਈ ਰਾਹ ਨਹੀਂ ਰਖਣ ਇੱਕੋ ਹੀ ਰਾਹ ਹੈ ਕਿ ਤੁਸੀਂ ਇਹ ਦੌੜ ਜੇ ਭਰੇ ਹੋ ਤਬ ਉਹ ਰਾਜ ਰਾਜੋ ਨਰਕ ਕਹਿ ਕੇ ਦੌੜ ਜੋ ਲੱਗ ਹੋ ਜੋ ਨੀਚਾ ਅੰਦਰ ਨੀਚ ਯਾਦ ਨੀਚੀ ਹੂ ਰਾਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸਿਉ ਕਾ ਇਹ ਕਹਿ ਕੇ ਅਲੱਗ ਹੋ ਨਾ ਕੋਈ ਬੱਚੇ ਨੂੰ ਜਗ੍ਹਾ ਹੀ ਇਹ ਦੱਸੋ ਕਿਹੜੀ ਜਗ੍ਹਾ ਜਿਹਨੂੰ ਅਕਲ ਜੇ ਕੋਈ ਹੋਰ ਸੁਣਦਾ ਹੋਵੇ ਸਾਨੂੰ ਲਿਖ ਕੇ ਭੇਜ ਦੇਵੇ ਆ ਰਾਹ ਹੈਗਾ ਕੋਈ ਰਾਹ ਨਹੀਂ ਹੈ ਸਿਆਸਤ ਵਾਸਤੇ ਇੱਥੇ ਸੱਚ ਵਾਸਤੇ ਕੋਈ ਰਸਤਾ ਨਹੀਂ ਸੱਚਖੰਡ ਦਾ ਰਸਤਾ ਇੱਥੋਂ ਨਹੀਂ ਹੈ ਸੰਸਾਰ ਦੇ ਵਿੱਚੋਂ ਕੋਈ ਰਾਹ ਨਹੀਂ ਹੈ ਸੱਚ ਨੂੰ ਨਿਕਲਣ ਵਾਸਤੇ ਸੱਚ ਝੂਠ ਤੋਂ ਅਲੱਗ ਕਰ ਲਵੇ ਆਪਣੇ ਆਪ ਜਿਹੜੇ ਕਿਸੇ ਨੇ ਸੱਚਿਆਰਾ ਹੋਣਾ ਝੂਠਿਆਂ ਚੋਂ ਬਾਹਰ ਨਿਕਲ ਜਵੇ ਉਹ ਨਹੀਂ ਤਾਂ ਝੂਠਿਆਂ ਦੇ ਨਾਲ ਵੋਟ ਦੇਵੇ ਜਿਵੇਂ ਝੂਠਿਆਂ ਦੀ ਮੈਜੋਰਟੀ ਕਹੇ ਉਹ ਜੇ ਕੰਮ ਕਰੇ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇ ਜਾਂ ਫਿਰ ਆਪਣੇ ਆਪ ਨੂੰ ਲਾ ਕਰ ਲਵੇ ਹੋਰ ਤਾਂ ਰਸਤਾ ਹੀ ਕੋਈ ਨਹੀਂ ਹੈ ਜਿਹੜਾ ਉਹਦੇ ਵਰਗਾ ਕੋਈ ਹੋਊਗਾ ਨਾਲ ਹਰ ਨੂੰ ਨਹੀਂ ਦੋ ਸਹੀ ਗੁਰੂ ਇਹ ਵੀ ਆ ਵੀ ਮੈਂ ਇੰਨੀ ਪਾਰਟੀ ਬਣਾ ਕੇ ਨਿਕਲਣਾ ਇਥੋਂ ਆਪਣੇ ਆਪ ਨੂੰ ਲਾ ਕਰ ਬਸ ਜੇ ਕੋਈ ਨਾਲ ਹਰ ਨੂੰ ਹਰ ਨਹੀਂ ਦੋ ਸਹੀ ਉਹ ਜਿਹਦੇ ਨਾਲ ਪਰਮੇਸ਼ਰ ਆਪ ਹੋਵੇ ਉਹਨੂੰ ਦੂਏ ਆਦਮੀ ਦੀ ਲੋੜ ਕੀ ਆ ਲੋੜ ਤਾਂ ਉਹਨੂੰ ਹੈ ਨਾ ਕੱਲਾ ਹੋਵੇ ਇਸ ਕਰਕੇ ਖਾਲਸੇ ਨੂੰ ਕੱਲਾ ਨਹੀਂ ਕਿਹਾ ਖਾਲਸੇ ਨੂੰ ਕਿਹਾ ਤੂੰ ਕੱਲਾ ਵੀ ਸਵਾ ਲੱਖ ਇਹ ਕਹਦੇ ਕਹਿੰਦੇ ਸਵਾ ਲੱਖ ਇਹਦੇ ਪਿੱਛੇ ਵੀ ਕੋਈ ਵਜ੍ਹਾ ਹੈ ਉਹ ਕਹਿਆ ਜੇ ਤੂੰ ਕੱਲਾ ਹੋਵੇ ਤਾਂ ਵੀ ਸਵਾ ਲੱਖ ਮੰਨ ਕੇ ਚੱਲੀ ਤੂੰ ਸਵਾ ਖਾਂ ਗੱਲਾਂ ਨਹੀਂ ਹੁੰਦਾ ਜਾਂ ਤੂੰ ਮੇਰੇ ਵੱਲ ਹਾਂ ਕੱਲਾ ਹੁੰਦਾ ਹੀ ਨਹੀਂ ਸਵਾ ਲੱਖ ਖੁੱਦ ਕੱਲਾ ਤਾਂ ਮੂਰਖ ਹੁੰਦਾ ਕੱਲੇ ਹੁੰਦੇ ਨੇ ਵਿਦਵਾਨ ਕੱਲੇ ਹੁੰਦੇ ਨੇ ਸਾਸਦਾਨ ਇਹ ਕੱਲੇ ਹੀ ਹੁੰਦੇ ਨੇ ਨਾਲ ਵਾਲਿਆਂ ਦਾ ਕੋਈ ਭਰੋਸਾ ਨਹੀਂ ਕਿਹੜੇ ਵੇਲੇ ਛੱਡ ਜਾਣਾ ਇਹਨਾਂ ਨੂੰ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ ਭਜਾਇਆ ਗੁਰ ਕਿਰਪਾ ਤੇ ਜਾਣਿਆ ਗਿਆਨ ਦੀ ਕਿਰਪਾ ਨਾਲ ਜਾਣਿਆ ਜਿਹਨੇ ਵੀ ਜਾਣਿਆ ਜਾਣਿਆ ਜਿਆਦਾ ਜਿਆਦਾ ਮੂਦ ਲਈਏ ਦਰਵਾਜੇ ਉੱਥੇ ਦਾ ਦੂਆ ਕੀ ਕਰੂ ਉੱਥੇ ਅੰਦਰ ਅੰਦਰ ਤਾਂ ਕੋਈ ਹੈ ਹੀ ਨਹੀਂ ਗੁਰੂ ਕਰ ਗੁਰੂ ਉੱਥੇ ਆ ਕੇ ਕੀ ਕਰੂ ਉੱਥੇ ਗਿਆਨ ਹੈ ਗੁਰੂ ਆ ਉੱਥੇ ਗਿਆਨ ਦੀ ਕਿਰਪਾ ਹੀ ਆ ਗਿਆਨ ਦਾ ਹੀ ਚੈਨਲ ਆ ਜਾਂ ਦਰਵਾਜੇ ਨੇ ਬਾਹਰ ਨਹੀਂ ਤਾਂ ਰੋਸ਼ਨੀ ਆਉਂਦੀ ਨਹੀਂ ਅੰਦਰ ਅੰਦਰ ਦੀ ਰੋਸ਼ਨੀ ਕੰਮ ਕਰੂ ਹੁਣ ਉੱਥੇ ਗਿਆਨ ਦਾ ਦੀਵਾ ਜਾਣਨਾ ਪੈਣਾ ਦੀਵਾ ਮੇਰਾ ਇੱਕ ਨਾਮ ਦੁੱਖ ਦੁੱਖ ਵਿੱਚ ਪਾਇਆ ਤੇਲ ਉਹ ਚਾਨਣ ਉਹਨੂੰ ਸੋਕੀ ਹੈ ਜਿਉਂ-ਜਿਉਂ ਚਾਨਣ ਹੁੰਦਾ ਤਾਂ ਦੁੱਖਾਂ ਦਾ ਤੇਲ ਵੀ ਸੁੱਕਦਾ ਖੁਸ਼ਕ ਹੁੰਦਾ ਵੀ ਤੇਲ ਜੜੂ ਤਾਂ ਹੀ ਦੀਵਾ ਜੜੂ ਜੇ ਦੀਵਾ ਬੜੂਗਾ ਤਾਂ ਤੇਲ ਵੀ ਜੜੂਗਾ ਦੇਖੋ ਦੀਵਾ ਬਲਦਾ ਹੁੰਦਾ ਤੇਲ ਜਲਦਾ ਹੁੰਦਾ ਅਸੀਂ ਕਹਿੰਦੇ ਦੀਵਾ ਜਲਦਾ ਬਿਲਕੁਲ ਨਹੀਂ ਜਲਦਾ ਦੀਵਾ ਹੁੰਦਾ ਦੀਵਾ ਬਲਦਾ ਤੇਲ ਜਲਦਾ ਤੇਲ ਖਤ ਜੋ ਚੀਜ਼ ਖਤਮ ਹੋ ਰਹੀ ਹੈ ਖਤਮ ਵੀ ਹੋ ਰਿਹਾ ਤੇ ਦੁੱਖ ਤੇਲ ਜਲਦਾ ਹੋਇਆ ਜੋ ਖਤਮ ਹੋ ਰਿਹਾ ਦੀਵਾ ਥੋੜੀ ਖਤਮ ਹੋ ਦੀਵਾ ਚਾਨਣ ਦੇ ਰਿਹਾ ਗੁਰ ਗਿਆਨ ਘਟ ਬੜਿਆ ਜਲਿਆ ਨਹੀਂ ਹੈ ਗਿਆਨ ਰੋਸ਼ਨੀ ਦੰਦਾ ਘਟ ਨਹੀਂ ਰਿਹਾ ਹੁੰਦਾ ਗਿਆਨ ਰੋਸ਼ਨੀ ਦੰਦਾ ਘਟਦਾ ਨਹੀਂ ਜਿਵੇਂ ਲਾਲ ਰੋਸ਼ਨੀ ਦੰਦਾ ਘਟਦਾ ਨਹੀਂ ਹੀਰਾ ਰੋਸ਼ਨੀ ਦੰਦਾ ਘਟਦਾ ਨਹੀਂ ਪਰ ਸੂਰਜ ਰੋਸ਼ਨੀ ਦੰਦਾ ਘਟਦਾ ਸੂਰਜ ਰੋਸ਼ਨੀ ਦੰਦਾ ਘਟਦਾ ਘਟਦਾ ਉੱਥੇ ਜਿਹਦੇ ਅੰਦਰ ਗਿਆਨ ਹੈ ਨਾ ਜਿਹੜਾ ਹਾਸਲ ਕੀਤਾ ਸੀ ਪਹਿਲਾਂ ਜਿਹਦੇ ਨਾਲ ਸੰਤੋਖ ਆ ਸੀ ਉਹਦਾ ਜਾਣਣਾ ਹੁਣ ਜਿਹੜੀ ਗੁਰਬਾਣੀ ਦੀ ਸੋਝੀ ਸੀ ਉਹੀ ਚਾਨਣਾ ਕੋਲ ਹੋਰ ਚਾਨਣਾ ਅੰਦਰ ਕੋਈ ਦੀ ਨਹੀਂ ਹੈ ਉਹ ਸੋਝੀ ਉਹ ਕੰਮ ਕਰੂਗੀ ਉਸੇ ਰੋਸ਼ਨੀ 'ਚ ਖੋਜਣਾ ਜੋ ਗੁਰਬਾਣੀ ਦੀ ਸੋਝੀ ਕੋਲ ਹੈ ਉਸੇ ਦੀ ਰੋਸ਼ਨੀ 'ਚ ਖੋਜਣਾ ਹੋਰ ਕੀ ਹੈ ਹੋਰ ਰੋਸ਼ਨੀ ਉੱਥੇ ਕਾਦੀ ਹੈ ਗੁਰ ਕਰਪਾ ਤੇ ਜਾਣਿਆ ਗੁਰ ਕਿਰਪਾ ਗਿਆਨ ਕੀ ਕਿਰਪਾ ਨਾਲ ਜਾਣਿਆ ਹੋਰ ਕਿਹੜੀ ਕਿਰਪਾ ਨਾਲ ਜਾਣਿਆ ਬੋ ਬਤੀ ਹੈ ਕੋਲ ਜਿੱਥੇ ਤੂੰ ਆਪ ਬੁਝਾਇਆ ਜਿੱਥੇ ਤੂੰ ਆਪ ਬੁਝਾਇਆ ਫੇਰ ਵੀ ਨਹੀਂ ਜਾਣਿਆ ਕਾਰ ਸੁਣਨਾ ਆਮੰਦਰ ਹੈ ਕੋਈ ਬੋਲਦਾ ਨਹੀਂ ਫੇਰ ਵੀ ਤੈਨੂੰ ਆਪ ਬੋਲਣਾ ਪਿਆ ਤਾਂ ਹੋ ਜਿੰਨਾ ਜਦ ਤੂੰ ਚੁੱਪ ਰਿਹਾ ਨਾ ਤਾਂ ਵੀ ਬੁਝਿਆ ਗਿਆ ਅੰਦਰੋਂ ਪਤਾ ਲੱਗਿਆ ਲੱਭਿਆ ਨਹੀਂ ਅੰਦਰੋਂ ਹੋ ਜਾਣਾ ਚੁੱਪ ਰਿਹਾ ਕਾਰਨ ਕੰਮ ਨੂੰ ਬੋਲ ਹਾਂ ਜਦ ਬੋਲਿਆ ਤਾਂ ਪਤਾ ਲੱਗਿਆ ਵੀ ਆ ਇੱਥੋਂ ਆਈ ਆਵਾਜ਼ ਇੱਥੋਂ ਆਈ ਆਵਾਜ਼ ਨਾ ਸਤਵੇਂ ਪਤਾਲ ਜੋ ਬੋਲਦਾ ਸਭ ਤੋਂ ਪਤਾਲ ਕੀ ਬਾਣੀ ਆਵਾਜ਼ ਤੋਂ ਪਤਾ ਲੱਗਿਆ ਉਹਦੀ ਹੋਂਦ ਦਾ ਤੇਰੀ ਹੋਂਦ ਦਾ ਕਿੱਥੋਂ ਪਤਾ ਲੱਗਣਾ ਆਵਾਜ਼ ਤੋਂ ਪਤਾ ਲੱਗਣਾ ਜੋ ਤੋਂ ਨਹੀਂ ਪਤਾ ਜੋ ਤਾਂ ਆਪੇ ਹੈ ਉਹ ਜੋਤ ਨੂੰ ਪਤਾ ਲੱਗਣਾ ਆਵਾਜ਼ ਦਾ ਜੋਤ ਆ ਹੀ ਹੈ ਕਿਹਦੇ ਜੋਤ ਦਾ ਦਰਸ਼ਨ ਨਹੀਂ ਹੈ ਜੇ ਜੋਤ ਦਾ ਦਰਸ਼ਨ ਹੈ ਤੁਸੀਂ ਸਮਝ ਹੈ ਜੋਤ ਦੀ ਉਹਦੀ ਸਮਝ ਹੈ ਜੋਤ ਦੀ ਸਮਝ ਹੈ ਉਹ ਤਾਂ ਆਪਣੇ ਆਪ ਦੀ ਉਹ ਸਮਝ ਹੈ ਉਹ ਦਰਸ਼ਨ ਕੀ ਹੈ ਸ਼ਬਦ ਦਾ ਸ਼ਬਦ ਦਾ ਸਪਰਸ਼ ਹੈ ਸਪਰਸ਼ੇ ਦਰਸ਼ਨ ਪਰਸੀ ਹੈ ਗੁਰੂ ਕੇ ਸਪਰਸ਼ ਦਾ ਦਰਸ਼ਨ ਹੈ ਸਪਰਸ਼ ਦਾ ਦਰਸ਼ਨ ਕੀ ਹੁੰਦਾ ਸਪਰਸ਼ ਦਾ ਦਰਸ਼ਨ ਇਹ ਹੈ ਜਿਵੇਂ ਕੋਈ ਦਮਾਮਾ ਵੜਿਆ ਹੋਇਆ ਢੋਲ ਵੜਿਆ ਹੈ ਉੱਤੇ ਕੋਈ ਚੀਜ਼ ਟੱਚ ਕਰਦੀ ਹੈ ਤਾਂ ਆਵਾਜ਼ ਪੈਦਾ ਹੁੰਦੀ ਹੈ ਬਸ ਇਹ ਆਪੇ ਦਮਾਮਾ ਜਾਂ ਸਪਰਸ਼ ਹੁੰਦਾ ਹੈ ਜੋ ਆਵਾਜ਼ ਪੈਦਾ ਹੁੰਦੀ ਹੈ ਆਵਾਜ਼ ਬਾਹਰ ਉੱਡੀ ਆਉਂਦੀ ਹੈ ਆਵਾਜ਼ ਜੋ ਪੈਦਾ ਹੁੰਦੀ ਆਵਾਜ਼ ਨਹੀਂ ਕਿਤੇ ਬਾਹਰੋਂ ਆਵਾਜ਼ ਆਪੇ ਕਰਦਾ ਬੜਿਆ ਬੰਦਲ ਅੱਛਾ ਬੜਿਆ ਬੰਦਲ ਆਪੇ ਆ ਬੰਦਲ ਕਹਿੰਦੇ ਢੋਲੂ ਗगन ਦਮਾਮਾ ਬਾਜਿਆ ਗगन ਵਿੱਚ ਨਹੀਂ ਬਾਜਿਆ ਤੇਰਾ ਹੀ ਗगन ਦਮਾਮਾ ਹੈ ਬੜਿਆ ਬੰਦਲ ਉਹ ਗਗਨ ਕਿਹੜਾ ਹੈ ਬ੍ਰਹਮ ਗਿਆਨੀ ਕੇ ਮਨ ਪ੍ਰਗਾਸ ਜੈਸੇ ਧਰ ਉਪਰ ਆਕਾਸ਼ ਇਹ ਗਗਨ ਤੇਰਾ ਪ੍ਰਗਾਸ ਹੈ ਨਾ ਤੇਰਾ ਆਕਾਰ ਹੈ ਨਾ ਜਨਾ ਧਰ ਉਪਰ ਆਕਾਸ਼ ਇਹ ਦਵਾਮਾ ਔਰ ਦਵਾਮਾ ਕਿਥੋਂ ਸੀ ਦਵਾਮਾ ਹਰ ਕਿਹੜਾ ਬਾਜੇ ਜੇ ਗਗਨ ਵਿੱਚ ਮਾਮਾ ਬਾਜੇ ਅਰਥ ਕਰਾਂਗੇ ਫਿਰ ਤਾਂ ਬਾਹਰ ਵਜੇ ਅੰਦਰ ਤਾਂ ਵਜੇ ਹੀ ਨਹੀਂ ਤਿੰਨੇ ਭਵਨ ਸਰੀਰ ਦੇ ਅੰਦਰ ਨੇ ਕੁੜ ਦੇਖਣ ਨੂੰ ਆਦਮੀ ਉਹੀ ਲੱਗਦਾ ਚਾਹੇ ਉਹ ਸਰੀਰ ਦੇ ਵਿੱਚ ਨਹੀਂ ਰਿਹਾ ਸਰੀਰ ਤੇ ਬਾਹਰ ਚਲਾ ਗਿਆ ਉਹ ਉਹਦਾ ਭਾਗ ਕਿੰਨਾ ਹੋ ਗਿਆ ਵਡਭਾਗੀ ਹੋ ਗਿਆ ਵਡਭਾਗੀ ਪਹਿਲਾਂ ਤਾਂ ਸਰੀਰ ਤੱਕ ਸੀ ਮਸੀ ਨਾ ਹੁਣ ਵਡਭਾਗੀ ਆ ਭਾਗ ਕਿੰਨਾ ਇਹਦਾ ਇਹਦਾ ਗਗਨ ਇਹਦੇ ਕੋ ਕਿੰਨਾ ਹੈ ਜਿੰਨਾ ਧਰ ਉੱਪਰ ਆਕਾਸ਼ ਹੈ ਇਹਦਾ ਗਗਨ ਹੈ ਤੇ ਤੇਰੇ ਲੋਕ ਫਿਰ ਕਿੱਥੇ ਗਏ ਵਿੱਚੇ ਆ ਗਏ ਨੇ ਜਿਵੇਂ ਪਰਮੇਸ਼ਰ ਦੇ ਵਿੱਚ ਤਿੰਨੇ ਲੋਕ ਨੇ ਨਾ ਉਵੇਂ ਇਹਦੇ ਵਿੱਚ ਨੇ ਤਿੰਨੇ ਲੋਕ ਤਾਂ ਉਹਦੇ ਬਰਾਬਰ ਹੋਇਆ ਫਿਰ ਹਰ ਪੇਜ ਇੱਕ ਗ੍ਰੰਥ ਦਾ ਇੱਕ ਪੁਸਤਕ ਦਾ ਪੁਸਤਕ ਦੇ ਆਕਾਰ ਦੇ ਬਰਾਬਰ ਹੁੰਦਾ ਹਰ ਪੰਨਾ ਉਲਟਾ ਹੀ ਹੁੰਦਾ ਜਿੱਤੇ ਆਕਾਰ ਦੀ ਪੁਸਤਕ ਹੋਊ ਹਰ ਪੰਨਾ ਉਸੇ ਆਕਾਰ ਦਾ ਹੋਊਗਾ ਉਸ ਇੱਕੋ ਪੁਸਤਕ ਦੇ ਪੰਨੇ ਰਹੇ ਇੱਕੋ ਪੋਥੀ ਦਾ ਪੰਨਾ ਬਣ ਗਿਆ ਪੰਨਾ ਤਾਂ ਹੈ ਜੇ ਬਰਾਬਰ ਹੋਵੇ ਵੇਚ ਆਵੇ ਉਹਦੇ ਇੱਕੋ ਜੇ ਸਾਰੇ ਪੰਨੇ ਇੱਕੋ ਜਿਹੇ ਹੁੰਦੇ ਨੇ ਨਾ ਤਾਂ ਕੀ ਹੁੰਦਾ ਗ੍ਰੰਥ ਕਿਤਾਬ ਪੁਸਤਕ ਪੋਥੀ ਨਾ ਕੁਝ ਵੀ ਹੋਵੇ ਪੰਨੇ ਤਾਂ ਬਰਾਬਰ ਹੁੰਦੇ ਨੇ ਸੱਚਖੰਡ ਦੀ ਜਿਹੜਾ ਗ੍ਰੰਥ ਉਹਦੇ ਪੰਨੇ ਸਾਰੇ ਇੱਕੋ ਜਿਹੇ ਨੇ ਕਿੰਨਾ ਆਕਾਰ ਹੈ ਜੈਸੇ ਧਰ ਉੱਪਰ ਆਕਾਸ਼ ਤਾਂ ਇਹ ਦਮਾਮਾ ਫਿਰ ਅੰਦਰ ਇਹਦੇ ਆਕਾਸ਼ ਜਿਹੜਾ ਵੱਜਿਆ ਇਹ ਇਹਦਾ ਹੀ ਆਕਾਸ਼ ਵੱਜਿਆ ਉਹ ਇਹਦੇ ਨੂੰ ਕਹਿੰਦੇ ਨੇ ਆਕਾਸ਼ ਬਾਣੀ ਇਹਦੇ ਅੰਦਰੋਂ ਪੈਦਾ ਹੁੰਦੀ ਹੈ ਲੋਕਾਂ ਨੂੰ ਬਾਹਰੋਂ ਸੁਣਦੀ ਹੈ ਕਿ ਉਹਨਾਂ ਦਾ ਆਕਾਰ ਨਹੀਂ ਨਾ ਐਡਾ ਉਹਨਾਂ ਦਾ ਗਿਆਨ ਨਹੀਂ ਨਾ ਐਡਾ ਕਬੀਰ ਕਹਿੰਦਾ ਪਹਿਲਾਂ ਕੀ ਹੈ ਪਹਿਲਾਂ ਇਹਦਾ ਮਨ ਤਨਾ ਭਵਨਾਂ 'ਚ ਸਮਾਇਆ ਹੋਇਆ ਹੈ ਸਾਡਾ ਤਨ ਤੇ ਨਾ ਭਵਣਾ ਚ ਸਮਾਇਆ ਹੋਇਆ ਤੇ ਨਾ ਭਵਣਾ ਦੀ ਸਾਨੂੰ ਸੋਝੀ ਨਹੀਂ ਅਸੀਂ ਤਿੰਨਾ ਭਵਣਾ ਚ ਘੁੰਮਦੇ ਆ ਕਦੇ ਤ੍ਰੇਤੇ ਜ ਦੁਆਪਰ ਕਲਯੁਗ ਤ੍ਰੇਤਾ ਦੁਆਪਰ ਕਲਯੁਗ ਕਿਤੇ ਘੁੰਮਦੇ ਆ ਤਨ ਤੇ ਭਵਣ ਮੈਂ ਰਹਾ ਸਮਾਈ ਇਹਦਾ ਆਪਣਾ ਸ਼ਰੀਰ ਤਿੰਨਾ ਭਵਣਾ ਚ ਰਹਿੰਦਾ ਸਮਾਇਆ ਹੋਇਆ ਚੱਕਰ ਕੱਟਦਾ ਰਹਿੰਦਾ ਜਦ ਤੇ ਭਵਨ ਤਨ ਮਾਹੇ ਸਮਾਵਾ ਜਦ ਤਿੰਨੇ ਭਵਨ ਤੇਰੇ ਚ ਸਮਾ ਜਾਣ ਫਿਰ ਤਾਂ ਚੱਕਰ ਕਿੱਥੇ ਕੱਟਣਾ ਫਿਰ ਆਉਣਾ ਜਾਣਾ ਕਿੱਥੇ ਕਰਦੇ ਉਹ ਤੇਰੇ ਜਿੱਥੇ ਤੇਰਾ ਆਉਣਾ ਜਾਣਾ ਤਾਂ ਉਹ ਤੇਰੇ ਵਿੱਚ ਹੈ ਉਹਨੇ ਪੋਸੀਬਲ ਹੋ ਸਕਦਾ ਗੱਲ ਪੋਸੀਬਲ ਹੈ ਗੱਲ ਮੰਨਣ ਵਾਲੀ ਹੈ ਵਿਦਵਾਨਾਂ ਦੇ ਵਿਦਵਾਨਾਂ ਦਾ ਅਗਰ ਚਾਲੂ ਹੋਏ ਗੱਲ ਉਸੇ ਗੱਲ ਨੂੰ ਕਿਹਾ ਬ੍ਰਹਮ ਗਿਆਨੀ ਕੇ ਮਨ ਪ੍ਰਗਾਸ ਜੈਸੇ ਧਰ ਉਪਰ ਇਸੇ ਗੱਲ ਨੂੰ ਪਲਟ ਕੇ ਕਿਹਾ ਹੋਇਆ ਧਰ ਉਪਰ ਆਕਾਸ਼ ਦੇ ਵਿੱਚ ਤਿੰਨ ਲੋਕ ਨੇ ਨਾ ਬ੍ਰਹਮ ਗਿਆਨੀ ਦੇ ਮਨ 'ਚ ਇੰਨਾ ਪ੍ਰਕਾਸ਼ ਹੁੰਦਾ ਇਹ ਗੱਲ ਕਹਿ ਰਿਹਾ ਕਬੀਰ ਉੱਥੇ ਪੰਜੋ ਪਾਸ਼ਾ ਦੀ ਤਸ਼ਰੀਹ ਕਰਦੇ ਨੇ ਜਲਦੀ ਉਸੇ ਗੱਲ ਦੀ ਖੁਲਾਸਾ ਕਰਦੇ ਨੇ ਉਹ ਜਿਹੜੀ ਗੱਲ ਉੱਥੇ ਨਹੀਂ ਸਮਝ ਆਈ ਸੀ ਇੱਥੋਂ ਸਮਝ ਲਓ ਗੁਰਬਾਣੀ ਗੁਰਬਾਣੀ ਨੂੰ ਇਹ ਸਮਝਾ ਰਹੀ ਹੈ ਜਿਹੜੀਆਂ ਗੱਲਾਂ ਮੰਨਣ ਵਾਲੀਆਂ ਨਹੀਂ ਉਹ ਉਹਨਾਂ ਨੂੰ ਦੱਸ ਰਹੀ ਹੈ ਵੀ ਆਹ ਗੱਲ ਹੈ ਵਿੱਚੋਂ ਜਦ ਤੇਰੇ ਭਵਨ ਤਨ ਮਾਹੇ ਸਮਾਵਾ ਤਨ ਕਹਿੰਦੇ ਨੇ ਹਿਰਦੇ ਨੂੰ ਜੇ ਹਿਰਦੇ ਜੇ ਸਮਾ ਗਿਆ ਤੇਨੇ ਭਵਨ ਤੇ ਆਉਣਾ ਜਾਣਾ ਫਿਰ ਕਿੱਥੇ ਕਰਨਾ ਕਿੱਥੇ ਆਉਣਾ ਜਾਣਾ ਸੁਤਰੇ ਆਉਣਾ ਜਾਣਾ ਖਤਮ ਹੋ ਗਿਆ ਬੰਦਰੇ ਆਉਣਾ ਜਾਣਾ ਅੰਦਰ ਹੀ ਖਤਮ ਸਭ ਕੁਝ ਅੰਦਰ ਹੀ ਹੈ ਜੋ ਮੁੰਡੇ ਸੋਈ ਜੋ ਖੋਜੇ ਸੋ ਮੁੜ ਗਿਆ ਨਾ ਸਾਰੇ ਵਿੱਚ ਬਾਹਰ ਕੀ ਰਹਿ ਗਿਆ ਬਾਹਰ ਟੋਲੇ ਸੇ ਭਰਪੂਰ ਖੋਜਣ ਨੂੰ ਰਹਿ ਗਿਆ ਬਾਹਰ ਬਾਹਰ ਕੁਛ ਨਹੀਂ ਰਿਹਾ ਇੱਥੋਂ ਨਾਨਕ ਦੱਸ ਰਿਹਾ ਤਿੰਨ ਲੋਕ ਦੀ ਗੱਲਾਂ ਕਬੀਰ ਇੱਥੇ ਦੱਸ ਰਿਹਾ ਤੇ ਲੋਕ ਦਾ ਅੰਦਰ ਨੇ ਅੰਦਰਲੀ ਉਹ ਗੱਲ ਦੱਸ ਰਿਹਾ ਨਾ ਤੇ ਲੋਕਾਂ ਦੇ ਅੰਦਰ ਨੇ ਅੰਦਰ ਦੀ ਗੱਲ ਦੱਸ ਰਿਹਾ ਬਾਹਰਲੀ ਦੱਸ ਰਿਹਾ ਉਹ ਬਾਹਰਲੀ ਲੱਗਦਾ ਨਾ ਲੋਕ ਸਾਨੂੰ ਸਾਨੂੰ ਬਾਹਰਲੀ ਲੱਗਦੀ ਆ ਉਹ ਉਹਨੂੰ ਨਹੀਂ ਉਹ ਨਹੀਂ ਦੱਸ ਰਿਹਾ ਬਾਹਰਲੀ ਉਹ ਕਹਿੰਦਾ ਤੀਨ ਲੋਕ ਦੀ ਬਾਤਾਂ ਹੈ 52 ਅੱਖਰ ਲੋਕ ਤਰਾ ਸਭ ਕੁਝ ਨਹੀਂ ਮੈਂ ਪਰ ਤਿੰਨਾਂ ਲੋਕਾਂ ਦੀ ਗੱਲ ਦੱਸਣੀ ਆ ਚੌਥਾ ਲੋਕ ਮੇਤੋਂ ਵੀ ਪਰੇ ਹੈ ਚੌਥੇ ਲੋਕ ਦੀ ਕਿਉਂ ਨਹੀਂ ਦੱਸਦਾ ਉਹ ਤਾਂ ਉਦੋਂ ਵੀ ਭਰਿਆ ਚੌਥਾ ਲੋਕ ਉਹ ਮਾਇਆ ਮਾਇਆ ਤੱਕੇ ਪ੍ਰਗਾਸ ਹੋਇਆ ਜੈਸੇ ਰੂਪ ਆਕਾਸ਼ ਤੱਕ ਆਕਾਸ਼ ਹੈ ਉੱਥੇ ਤੱਕੇ ਪ੍ਰਗਾਸ ਹੈ ਆਕਾਸ਼ ਤੋਂ ਗਾਹ ਕੀ ਆਕਾਸ਼ ਤੋਂ ਗਾਹ ਕਾਸ਼ ਆਕਾਸ਼ ਤੋਂ ਗਾਹ ਕੀ ਹੈ ਕਾਸ਼ ਕਾਸ਼ ਕੱਕੇ ਨੂੰ ਕਰਨਾ ਸ਼ਸ਼ਾ ਸੱਸਾ ਬੜਾ ਕਾਸ ਉਸ ਕਾਸੀ ਤੇ ਤੋਂ ਰੁਪ ਜਾਏ ਤੁਰ ਕਾਸੀ ਜਾਏ ਕਾਸੀ ਤੇ ਤੁਰ ਕੇ ਰੁਪ ਜਾਏ ਕਾਸੀ ਤੋਂ ਡਗਾ ਪੈਂਦਾ ਤੇਰੇ ਕਾਸੀ ਕਰਕੇ ਕਾਸੀ ਜਿਵੇਂ ਡੰਡੇ ਤੇ ਤੋਂ ਰੁਪ ਜਾਏ ਉਗੜ ਮਾਰਦਾ ਨਾ ਤਬਲੇ ਤੇ ਮਾਰਦਾ ਨਾ ਤੁਰ ਉਗੜ ਤੋਂ ਵਿਧੀ ਹੈ ਤਬਲੇ ਤੋਂ ਵਿਧੀ ਹੈ ਉਹ ਵੀ ਤਾਂ ਦਬਰੇ ਤੋਂ ਹੀ ਆ ਪਰ ਉਪਰ ਦੇ ਬਿਨਾਂ ਨਹੀਂ ਉਪਜਦੀ ਡੰਗਾ ਵਾਰੋ ਡੱਗਾ ਤਾਂ ਬਾਹਰੋਂ ਹੀ ਆ ਕਾਸ਼ੀ ਤੇ ਤੋਂ ਉਪਜਾ ਦਾ ਮਤਲਬ ਕਾਸ਼ੀ ਵਿੱਚੋਂ ਨਹੀਂ ਤੋਂ ਉਪਜਦੀ ਕਾਸ਼ੀ ਕਰਕੇ ਤੋਂ ਉਪਜਦੀ ਹੈ ਉਹ ਕਿਵੇਂ ਫਿਰ ਕਿਵੇਂ ਇਹਨੂੰ ਸਮਝਾਂਗੇ ਦੁਨੀ ਬਜਾਈ ਵੱਜਦੀ ਉੜ ਲੈ ਲੋ ਗਾਂ ਲੈ ਲੋ ਤੂੰ ਵੀ ਦੁਨੀ ਵਿੱਚ ਹੀ ਆ ਅਜੋ ਵਿੱਚੇ ਆ ਦੁਨੀ ਦਾ ਦੁਨੀ ਵਿੱਚ ਹੀ ਆ ਉਹ ਦੁਨੀ ਵਜਾਈ ਵੱਜਦੀ ਤੂੰ ਵੀ ਵਜੇ ਨਾਲ ਉਹ ਜਿਵੇਂ ਦੁਨੀ ਵਜਾਈ ਵੱਜਦੀ ਐ ਮੈਂ ਅਜੋ ਅਜੋ ਤੂੰ ਦੁਨੀ ਵਾਂਗੂ ਹੀ ਵੱਜਣਾ ਤੂੰ ਵੀ ਆਪ ਨਹੀਂ ਵੱਜ ਸਕਦਾ ਦੁਨੀ ਦੀ ਗੱਲ ਵੀ ਵਜਾਈ ਵੱਜਦੀ ਹੈ ਇਹ ਵੀ ਬੁਲਾਇਆ ਬੋਲਦਾ ਉਹ ਬੁਲਾਇਆ ਬੋਲਣ ਦਾ ਕੀ ਮਤਲਬ ਹੈ ਢੋਲ ਆਪ ਨਹੀਂ ਬੋਲਦਾ ਦਮਾਮਾ ਆਪ ਨਹੀਂ ਬੋਲਦਾ ਬੁਲਾਇਆ ਬੋਲਦਾ ਦੇਖੋ ਐਨੀਆਂ ਗੱਲਾਂ ਆਪਾਂ ਦੇਖੀਆਂ ਇਹ ਤਾਂ ਬੁੱਝਣ ਵਾਲੀ ਗੱਲ ਫੇਰ ਉੱਥੇ ਖੜੀ ਹੈ ਬੁੱਝਣ ਵਾਲੀ ਗੱਲ ਫੇਰ ਉੱਥੇ ਖੜੀ ਹੈ ਵਜਾਇਆ ਵੱਜਦਾ ਉਹੀ ਢੋਲ ਦਾ ਦੂਏ ਨੂੰ ਦੇ ਦੋ ਉਹ ਜਿਹੜਾ ਉਹ ਹੋਰ ਦਾ ਦੇਖੋ ਨਾ ਅਲੱਗ-ਅਲੱਗ ਰੰਗਤਾ ਅਲੱਗ-ਅਲੱਗ ਰਾਗ ਅਲੱਗ-ਅਲੱਗ ਗਤਾ ਢੋਲ ਜੋ ਜਿੰਨੀ ਵਰਜੀ ਕਰ ਲੋ ਵਜਾਈ ਵੱਜਦੀ ਹੈ ਨਾ ਢੋਲਕ ਨੂੰ ਉੱਥੇ ਰੱਖ ਦੋ ਕਹੇ ਵੱਜ ਕੇ ਦਿਖਾ ਵੱਜੂ ਇਸ ਕਰਕੇ ਸਭ ਬੁਲਾਏ ਬੋਲੇ ਨੇ ਭਗਤ ਸਭ ਬੁਲਾਏ ਬੋਲਦੇ ਨੇ ਬੁਲਾਇਆ ਬੋਲੇ ਖਸਮ ਕਾ ਇਹ ਤਾਂ ਸਾਜ ਹੈ ਸਰੀਰ ਦਾ ਪਹਿਲਾਂ ਆਪ ਵਜਾਉਂਦਾ ਸੀ ਫਿਰ ਆਪ ਵਜਾਉਣਾ ਛੱਡਤਾ ਹੁਣ ਜਿਵੇਂ ਉਹ ਵਜਵਾਉਂਦਾ ਉਵੇਂ ਵਜਾਉਂਦਾ ਹੁਣ ਉਹਦੇ ਨਾਲ ਇੱਕ ਸੁਰ ਹੋ ਕੇ ਵਜਾਉਂਦਾ ਜਦ ਉਹਦੇ ਨਾਲ ਇੱਕ ਸੁਰ ਹੋ ਕੇ ਵਜਾਉਂਦਾ ਨਾ ਇੱਕ ਸੁਰ ਹੋਣ ਵਾਸਤੇ ਜਿਹੜਾ ਸਮਾਂ ਲੱਗਿਆ ਨਾ ਜਿੰਨਾ ਚਿਰ ਇੱਕ ਸੁਰ ਹੁੰਦਾ ਰਿਹਾ ਸੀ ਉਹਨੂੰ ਕਹਿੰਦੇ ਨੇ ਸੁਰ ਸਾਧਨ ਇਹ ਕਾਦੀ ਸੁਰ ਸਾਧਨਾ ਕਰਦੇ ਨੇ ਇਹਨਾਂ ਨੇ ਬਾਹਰ ਗੁਰੂ ਬਣਾਏ ਨੇ ਆਸੁਰਾਂ ਦੀ ਸਾਧਨਾ ਇਹ ਕਰਦੇ ਗੁਰਮੁਖਾਂ ਦੀ ਉਹ ਸੁਰ ਸਾਧਨਾ ਹੀ ਹੈ ਜਿੰਨਾ ਚਿਰ ਉਹਦੇ ਨਾਲ ਬਜਾਏ ਉਹਦੇ ਨਾਲ ਹੁਕਮ ਤੇ ਵਿੱਚ ਰਹਿ ਕੇ ਬੋਲਣਾ ਸੁਰ ਸਾਧਨਾ ਹੈ ਹੁਕਮ ਦੇ ਨਾਲ ਵਜਣਾ ਸੁਰ ਸਾਧਨਾ ਹੈ ਜੋ ਬੁਲਾਵੋ ਤੇ ਉਹ ਨਾਨਕ ਦਾਸ ਬੋਲੇ ਜਦ ਬੋਲਣ ਲੱਗਿਆ ਸੁਰ ਸਾਧਨਾ ਪੂਰੀ ਹੋ ਗਈ ਭਗਤੀ ਪੂਰੀ ਹੋ ਗਈ ਉਹ ਉਹਨੂੰ ਭਗਤੀ ਕਹਿਣ ਲੱਗ ਗਿਆ ਬਾਹਰਲੀ ਸੰਸਾਰ ਨੂੰ ਇਹ ਭਗਤੀ ਹੈ ਮੈਂ ਆ ਭਗਤੀ ਉਹ ਕਾਹਨੂੰ ਭਗਤੀ ਹੈ ਉਹ ਬੰਦਿਆਂ ਦੇ ਕਰੈਕਟਰ ਤਾਂ ਦੇਖੋ ਕਹੇ ਜਿਹੜੇ ਸੰਸਾਧਨਾ ਕਰਦੇ ਨੇ ਉਹਨੂੰ ਦੇਖ ਲਓ ਪੜ ਕੇ ਉਹ ਕਹੇ ਜਿਹੇ ਕਰੈਕਟਰ ਨੇ ਉਹਨਾਂ ਦੇ ਔਰ ਭਗਤਾਂ ਨਾਲ ਮਿਲਾ ਕੇ ਦੇਖੋ ਭਗਤਾਂ ਨਾਲ ਮਿਲਾ ਲਓ ਉਹਨਾਂ ਦੇ ਉਹਨਾਂ ਦੀ ਸ਼ਕਲ ਤਾਂ ਦੇਖੋ ਕਹੇ ਜੀ ਹੈ ਉਹਨਾਂ ਦੀ ਅੱਖਾਂ ਤਾਂ ਦੇਖੋ ਕਿੱਥੇ ਖੜੀਆਂ ਨੇ ਉਹਨਾਂ ਦੀ ਸੁਰਤ ਤਾਂ ਦੇਖੋ ਕਿਵੇਂ ਕਿੱਧਰ ਜਾਂਦੀ ਹੈ ਉਹਦੇ ਅੰਦਰਲੀ ਅਵਸਥਾ ਤਾਂ ਦੇਖੋ ਕੀ ਹੈ ਸੁਰਸਾਧਨਾ ਕਹਿਣ ਲੱਗੇ ਇਹ ਉਹਨਾਂ ਚੋਂ ਬਾਹਰ ਚੱਲੇ ਨੱਚਣ ਗੁਰ ਪੈਰ ਹਲਾਣ ਫਿਰ ਸੁਰ ਉਹਨਾਂ ਨੂੰ ਕਹਿਣ ਲੱਗੇ ਸੁਰਸਾਧਨਾ ਉਹ ਇਹੀ ਤੇ ਪਰ ਇਹਦਾ ਲੋਕ ਉਦੋਂ ਵੀ ਥੱਲੇ ਨੇ ਜਿਹੜੇ ਰਾਜਾ ਮਹਾਰਾਜਾ ਦੇ ਗਾਉਂਦੇ ਰਹੇ ਨੇ ਫਲਾਣਾ ਘਰਾਣਾ ਟਿਪਕਾ ਘਰਾਣਾ ਰਾਜੇ ਮਹਾਰਾਜੇ ਕੌਣ ਸੀ ਕਿ ਖਿਲਾਫ ਤੋਂ ਗਿਰੇ ਹੋਏ ਤੇ ਸਾਰੇ ਪਪਿੰਦਰ ਸਿੰਘ ਕੌਣ ਸੀ ਜੇ ਉਹਦੇ ਕੋਈ ਰੋਂਦਾ ਹੋ ਦਰਬਾਰ 'ਚ ਉਹ ਜਾਇਜਾ ਪਪਿੰਦਰ ਸਿੰਘ ਦੀ ਉਹ ਜਿਹੜੇ ਚੱਲਦੇ ਹੋਣੇ ਨੇ ਜਾਇਜਾ ਰਣਜੀਤ ਸਿੰਘ ਦੀ ਉਹ ਜਿਹੜੇ ਗੌਣ ਵਾਲੇ ਹੋਣੇ ਨੇ ਇਹ ਸਾਰੇ ਆਸ਼ੀ ਹੁੰਦੇ ਨੇ ਪਿਆਸ਼ਿਆਂ ਦੇ ਦਰਵਾਜ਼ੇ ਭਗਤ ਕੋਲਦੇ ਹੁੰਦੇ ਨੇ ਜਾ ਕੇ ਸੁਰਸਾਧਨ ਵਾਲੇ ਉੱਥੇ ਜਾਂਦੇ ਹੁੰਦੇ ਨੇ ਲਖਨਊ ਚ ਕੌਣ ਨੇ ਰਾਜੇ ਮਹਾਰਾਜੇ ਸੀ ਰਾਜੇ ਮਹਾਰਾਜੇ ਕਹਿੰਦੇ ਸੀ ਪਰ ਉਹ ਗੱਲਾਂ ਸਮਰੱਥ ਕੋ ਨਹੀਂ ਦੋਸ ਗੁਸਾਈ ਇਹਨਾਂ ਨੇ ਕਹਿਆ ਤੁਹਾਨੂੰ ਬਚਾਉਣ ਵਾਸਤੇ ਸਮਰੱਥ ਕੋ ਨਹੀਂ ਦੋਸ ਗੁਸਾਈ ਮੇਰਾ ਸਮਰੱਥ ਹੁੰਦਾ ਉਹ ਦੋਸ ਨਹੀਂ ਹੁੰਦਾ ਗੁਰਬਾਣੀ ਨਹੀਂ ਇਹਨਾਂ ਗੱਲਾਂ ਨੂੰ ਬੰਦੀ ਸਮਰੱਥ ਕੋ ਨੇ ਦੋਸਤ ਕਸਾਈ ਗੁਰਬਾਣੀ ਨਹੀਂ ਇਹਨਾਂ ਗੱਲਾਂ ਨੂੰ ਬੰਦੀ ਹੈ ਇਹ ਕਹੀ ਜਾਣ ਸੰਸਾਰੀ ਆਦਮੀ ਹੈ ਸੰਸਾਰੀ ਗੱਲ ਹੈ ਸਮਰੱਥ ਕੋ ਨੇ ਦੋਸਤ ਹਾਂ ਪੰਡਤ ਨੇ ਗੱਲ ਮੰਨ ਲਈ ਪੰਡਤ ਨੇ ਪ੍ਰਚਾਰ ਕਰਤਾ ਸਮਰੱਥ ਕੋ ਨੇ ਦੋਸਤ ਸਾਈ ਵਿਚਾਰ ਤੇ ਸਮਰੱਥ ਸਮਰੱਥ ਕੌਣ ਹੈ ਪੰਡਤ ਕੌਣ ਹੈ ਪੰਡਤ ਨੂੰ ਫਿਰ ਕੀ ਠੋਕਿਆ ਕਿ ਵੀ ਹੁੰਦੇ ਤੁਮ ਤੋਂ ਜਾਚੋ ਭੂਪਤ ਰਾਜੇ ਭੂਪਤ ਰਾਜਾ ਦਾ ਮੰਗ ਤੈ ਤੂਤਾ ਤਾਂ ਕਹਿਤਾ ਸਬਰਤ ਕੋਰੀ ਦੋਸਤ ਕਸਾਈ ਮੰਗਤਾ ਉਹਨਾਂ ਦਾ ਜੋ ਮਰਜ਼ੀ ਕਾਰਨ ਦਿੱਤੇ ਪੈਸੇ ਦੇ ਕੇ ਸਬਰਤ ਕੋਰੀ ਦੋਸਤ ਕਸਾਈ ਪ੍ਰਚਾਰ ਗੁਰਬਾਣੀ ਕਿਵੇਂ ਪ੍ਰਚਾਰ ਦੂ ਭਗਤ ਕਿਵੇਂ ਪ੍ਰਚਾਰ ਕਰਨਗੇ ਗੱਲ ਉਹ ਨਹੀਂ ਕਹਿ ਸਕਦੇ ਗੱਲ ਸਿਰ ਚਾਹੇ ਉਹਨਾਂ ਦਾ ਧੰਦੇ ਰਹੇ ਚਾਹੇ ਨਾ ਰਹੇ ਉਹ ਕਿਵੇਂ ਕਹਿ ਦੇਣਗੇ ਇਹਨਾਂ ਨੂੰ ਉਹ ਤਾਂ ਰਾਜੇ ਸੀ ਮੁਕੱਦਮ ਕੁੱਤੇ ਕਹਿਣਗੇ ਉਹ ਮੁਕੱਦਮ ਕੁੱਤਿਆਂ ਦੇ ਕੋਲ ਜਿਹੜੇ ਵਜਾਉਣ ਵਾਲੇ ਨੇ ਸਾਜ ਉਹ ਸੁਰ ਸਾਧਨ ਵਾਲੇ ਨੇ ਉਹ ਸੋਰਾ ਪਰਮੇਸ਼ਰ ਅਸ ਪਸੋਰਾ ਔਰ ਸੁਰ ਦੋ ਨੇ ਉਹ ਸੁਰ ਉਹ ਹੈ ਜਿਹੜਾ ਹੁਕਮ ਦੀ ਮੁਖਾਲਫਤ ਕਰਨ ਵਾਲੇ ਖਿਆਲ ਸਾਡੇ ਅੰਦਰ ਪੈਦਾ ਹੁੰਦੇ ਨੇ ਉਹ ਅਸੁਰ ਨੇ ਜਿਨ੍ਹਾਂ ਦੇ ਅੰਦਰ ਪੈਦਾ ਹੁੰਦੇ ਨੇ ਉਹ ਸਾਰੇ ਅਸੁਰ ਨੇ ਅਸੁਰ ਰਾਖਸ਼ ਉਸ ਭਾਸ਼ਾ 'ਚ ਉਹ ਔਗਣ ਨੇ ਆ ਰਹੇ ਨੇ ਜੇ ਔਗਣ ਨੇ ਉਹ ਗੁਣ ਤਾਂ ਵਿਰੋਧ ਖਿਆਲ ਪੈਦਾ ਕਰਦੇ ਨੇ ਸਾਡੇ ਅੰਦਰ ਜਿਹੜੇ ਗੁਣ ਨੇ ਉਹ ਨਹੀਂ ਪੈਦਾ ਹੁੰਦੇ ਤੋਂ ਵਿਰੋਧੀ ਸੁਰ ਉਹ ਪਾਣੇ ਦੇ ਵਿੱਚ ਸੁਰ ਬੋਲਦੇ ਨੇ ਨਹੀਂ ਚੁੱਪ ਰਹਿੰਦੇ ਜੇ ਤਾਂ ਪਾਣੇ 'ਚ ਬੁਲਾਉਂਦਾ ਜਿਵੇਂ ਬੁਲਾਉਂਦਾ ਤੋਂ ਵੀ ਬੋਲਦਾ ਨਹੀਂ ਚੁੱਪ ਰਹਿੰਦਾ ਨਹੀਂ ਬੋਲਦਾ ਹੀ ਨਹੀਂ ਉਹ ਆਪੋ ਬੋਲਣਾ ਮੈਂ ਨਹੀਂ ਬੋਲਣ ਜਾਣਦਾ ਮੈਂ ਕਹਿਆ ਸਭ ਇਹ ਅਸੁਰ ਇਹ ਅਸੁਰ ਸਾਧਨ ਹੁਕਮ ਦੇ ਵਿੱਚ ਭਾਣੇ ਦੇ ਵਿੱਚ ਬੋਲਣਾ ਸੁਰ ਸਾਧਨ ਹੈ ਭਾਣੇ ਤੋਂ ਬਾਹਰ ਬੋਲ ਜਾਣਾ ਅਸੁਰ ਹੈ ਕੋਈ ਗਲਤੀ ਹੈ ਇਸੇ ਗੱਲ ਨੂੰ ਕਬੀਰ ਹੋਰ ਤਰੀਕੇ ਨਾਲ ਕਹਿ ਰਿਹਾ ਹੈ ਕਬੀਰ ਸੁਪਨੇ ਜੋ ਬਰੜਾਏ ਕੇ ਇਹ ਸੁੱਤੇ ਪਏ ਸੁਰਸਾਧਨਾ ਹੁੰਦੀ ਹੁੰਦੀ ਹੈ ਜਾਗਦਾ ਨਹੀਂ ਹੁੰਦੀ ਹੁੰਦੀ ਸੁਰਸਾਧਨਾ ਹੋ ਕੇ ਜਾਗ ਪੈਂਦਾ ਜਦੋਂ ਸੁਰਸਾਧੀ ਗਏ ਨਾ ਜਾਗ ਪਿਆ ਉਦੋਂ ਸੱਚ ਸੁਤਿਆ ਜਨਾ ਆਰਾਧਿਆ ਉੱਠਦਿਆ ਨਾਮ ਉੱਠਦਿਆਂ ਨੂੰ ਪਤਾ ਲੱਗਦਾ ਸਾਧਨਾ ਹੋ ਗਈ ਜਿੱਦਣ ਸਾਧਨਾ ਹੋ ਗਈ ਉਦੋਂ ਜਾਗ ਪਿਆ ਕਬੀਰ ਇਹ ਕਹਿ ਰਿਹਾ ਸੁਪਨੇ ਜੋ ਬੜਾ ਦੇਖੋ ਉੱਥੇ ਸੁਪਨਾ ਇਹ ਵੀ ਕਰ ਰਿਹਾ ਹੈ ਸੁਪਨੇ ਸੁਤਾ ਹੀ ਹੁੰਦਾ ਆਦਮੀ ਕਹਿੰਦਾ ਸੱਚ ਸੁਤਿਆ ਜਿਹੜਾ ਆਰਾਧਿਆ ਉਹ ਤੇ ਸੁੱਤੇ ਦੀ ਗੱਲ ਕਰਤੀ ਇਹ ਤਾਂ ਸੁਪਨੇ ਜੋ ਵਰਣਾਇਕ ਹੈ ਗੱਲ ਵੀ ਸੁੱਤਾ ਹੋਇਆ ਹੈ ਸੁੱਤਾ ਹੀ ਸੁਪਨਾ ਦੇਖਦਾ ਸੁਪਨੇ ਜੋ ਵਰਣਾਇਕ ਹੈ ਜੇ ਮੁਖ ਲਿਖਦਾ ਰਾਮ ਰਾਮ ਰਾਮ ਉਹ ਜੋ ਨਿਕਲ ਜਵੇ ਸੁਰ ਸਾਧਨਾ ਹੋ ਜਵੇ ਸੁਰ ਨਾਲ ਸੁਰ ਮਿਲ ਜਵੇ ਸੁਰ ਸਾਧਨਾ ਹੋ ਗਈ ਜਾਂ ਪਿਆ ਫੇਰ ਕੀ ਹੈ ਇਸਕੇ ਭੌਂਕੀ ਪਾਣੀ ਮੇਰੇ ਦਰ ਕੋ ਜਾਉ ਤੇ ਕੀ ਤਾਂ ਭਗਤ ਹੋ ਗਿਆ ਮੇਰੇ ਤਨ ਦਾ ਚਾਮ ਉਹਦੇ ਜੇ ਕਿਤੇ ਦੀ ਜੁੱਤੀ ਹੋ ਜੇ ਫਿਰ ਤਨ ਜੁੱਤੀ ਉਹ ਬਣ ਜਾਂਦਾ ਭਗਤ ਦੀ ਭਗਤ ਦਾ ਜਿਹੜਾ ਸਰੀਰ ਹੈ ਉਹਦੇ ਭਗਤ ਦੀ ਜੁੱਤੀ ਹੁੰਦਾ ਸਹਿਜੇ ਹੀ ਸੱਚ ਸਮਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਬਸ ਗੁਰ ਕਿਰਪਾ ਤੇ ਜਾਣਿਆ ਗਿਆਨ ਦੀ ਕਿਰਪਾ ਨਾਲ ਸਮਝਾਈ ਪਰ ਆਈ ਕਿੱਥੇ ਆਈ ਜਿੱਥੇ ਤੂੰ ਆਪ ਬੁਝਾਇਆ ਤੂੰ ਆਪ ਬੋਲੇ ਅੰਦਰੋਂ ਤਾਂ ਬੁਝਿਆ ਉਹਨੇ ਗਿਆਨ ਦੀ ਕਿਰਪਾ ਨਾ ਜਾਣਿਆ ਪਰ ਜਾਣਿਆ ਜਾਂ ਤੂੰ ਆਪ ਬੁਝਾਇਆ ਬੁਝਾਉਣ ਦੇ ਵਿੱਚ ਤੇਰੀ ਹੈ ਜਾਣਨ ਚ ਮੇਰੀ ਹੈ ਮੈਂ ਸਿਰਫ ਜਾਣਿਆ ਵੀ ਇੱਥੋਂ ਮਿਲੂ ਇਹਨਾਂ ਜਾਣਿਆ ਸੀ ਪਰ ਪੜਿਆ ਤੂੰ ਆਪਣੀ ਮਰਜ਼ੀ ਨਾਲ ਬੁਝਿਆ ਤੂੰ ਜਦ ਪ੍ਰਗਟ ਹੋਇਆ ਮੇਰੇ ਗ੍ਰਹਿ ਆਏ ਰਾਜਾ ਰਾਮ ਜੇ ਆਇਆ ਤਾਂ ਹੀ ਬੁਝਿਆ ਜੇ ਆਉਂਦਾ ਹੀ ਨਾ ਬੁਝਿਆ ਕਿਵੇਂ ਜਾਂਦਾ ਆਪ ਬੁਝਾਇਆ ਹੈ ਜਿਸੇ ਬੁਝਾਏ ਸੋ ਬੁਝ ਸੀ ਜਾਣਿਆ ਸਰ ਪੈਣਾ ਵੀ ਇੱਥੇ ਹੈ ਉਹ ਇੱਥੇ ਹੀ ਹੈ ਇੱਥੇ ਹੀ ਪ੍ਰਗਟ ਹੋਣਾ ਇਹ ਤਾਂ ਜਾਣ ਲਿਆ ਸੀ ਬੁਝਾਇਆ ਉਹਨੇ ਜਦ ਪ੍ਰਗਟ ਹੋ ਗਿਆ ਸਹਿਜੇ ਹੀ ਸੱਚ ਸਮਾਇਆ ਬਾਤ ਸਹਿਜੇ ਹੀ ਸੱਚ ਸਮਾਇਆ ਫਿਰ ਫਿਰ ਹੋ ਗਿਆ ਸਹਿਜ ਅਵਸਥਾ ਜਾਗਰਤ ਅਵਸਥਾ ਜੋ ਇੱਥੇ ਤੇ ਜਾਗਿਆ ਸੱਚ ਸੁਭਾਅ ਬਸ ਸੱਚ ਸੁਭਾਅ ਗਿਆ ਫਿਰ ਜਾਗ ਪਿਆ ਜੇ ਮਿਕਸਰ ਰਾਮ ਸਹਿਜ ਅਵਸਥਾ ਜੋ ਕਿ ਜਾਗ ਕੇ ਸੁਭਾਅ ਗਿਆ ਜਾਗੇ ਬਿਨਾ ਸਮਾ ਨਹੀਂ ਸਕਦਾ